ਹਉਮੈ ਇਹਾ ਜਤ ਹੈ ਹਉਮੈ ਕਰਮ ਕਮਾਏ ਹਉਮੈ ਇਹੀ ਬੰਧਨਾ ਫਿਰ ਫਿਰ ਜੋਨੀ ਪਾਈ ਗੱਲ ਹੋ ਹੋ ਤਾਂ ਸ਼ੁਰੂ ਹੋ ਕੇ ਹਉ ਬੈਠੇ ਆ ਗਈ ਗੱਲ ਵੈਸੇ ਪਿੱਛੇ ਹੀ ਆ ਗਈ ਸੀ ਮੈਂ ਹੋ ਬੈਠੇ ਹੋ ਵਿੱਚ ਆਇਆ ਹੋ ਵਿੱਚ ਗਿਆ ਤੇ ਮੈਂ ਨਹੀਂ ਹੈ ਹੋਰ ਹਾਂ ਮੈਂ ਵਿੱਚ ਕੀ ਫਰਕ ਹੈ ਜਿਹੜਾ ਮਨੁੱਖਾ ਸਰੀਰ ਹੈ ਨਾ ਪੰਜ ਭੌਤਿਕ ਇਹਦੇ ਕਰਕੇ ਮੈਂ ਇੱਥੇ ਆ ਕੇ ਮਿਲਦਾ ਜਦੋਂ ਆਉਂਦਾ ਮੈਂ ਸਰੀਰ ਹੁੰਦਾ ਨਹੀਂ ਇਸ ਕਰਕੇ ਹੋਂ ਵਿੱਚ ਆਇਆ ਮੈਂ ਨਹੀਂ ਨਾਲ ਸਰੀਰ ਛੱਡ ਗਿਆ ਹੋਂ ਵਿੱਚ ਗਿਆ ਅੰਦਰਲੇ ਸਰੀਰ ਦੀ ਹੋਂ ਬਾਹਰਲੇ ਸਰੀਰ ਦੀ ਹੋਂ ਔਰ ਮੈਂ ਦੋਏ ਨੇ ਕਿਉਂਕਿ ਇੱਥੇ ਦੋ ਸਰੀਰ ਨੇ ਦੋ ਸਰੀਰ ਬਹੁਤ ਬੜਾ ਭੇਦ ਹੈ ਭੇੜ ਹੈ ਗੱਲ ਦੇ ਵਿੱਚ ਹੋ ਮੈਂ ਲੱਗ ਗਿਆ ਹੁਣ ਪਿੱਛੇ ਲੱਗ ਗਿਆ ਸੀ ਹੋ ਮੈਂ ਸ਼ੁਰੂ ਹੋ ਗਿਆ ਸੀ ਹੋ ਜਦੋਂ ਜੀਵ ਸਰੀਰ ਧਾਰਨ ਕਰ ਲਿਆ ਫਿਰ ਹੁੰਦੇ ਜਿਹੜਾ ਮੈਂ ਦੇ ਵਿੱਚ ਹੈ ਸਰੀਰ ਦੇ ਵਿੱਚ ਹੈ ਉਹ ਰਾਖਸ਼ ਹੈ ਜਿਹੜਾ ਕੱਲਾ ਹੋ ਜਾਏ ਦਰਸਾ ਲੈਂਦਾ ਉਹ ਦੇਵਤਾ ਦੇਵਤੇ ਨੇ ਆਪਣੇ ਵਿੱਚੋਂ ਰਾਖਸ਼ ਪੈਦਾ ਕੀਤਾ ਦੇਵਤੇ ਦਾ ਮਨ ਰਾਖਸ਼ ਹੈ ਕਹਿ ਲੋ ਮਨ ਨਾਲੇ ਝਗੜਾ ਮਨ ਨਾਲੇ ਸਾਥ ਹੈ ਤੇ ਦੇਵਤਿਆਂ ਦੀ ਰਾਖਸ਼ ਦੀ ਲੜਾਈ ਆਹੀ ਲੜਾਈ ਹੈ ਇਹ ਚੱਡੀ ਚੜਤ ਇਹ ਚੱਡੀ ਦੀ ਵਾਰ ਹੈ ਪਰ ਕੋਈ ਲੜਾਈ ਨਹੀਂ ਆਪਣੇ ਆਪ ਨਾਲ ਆਪਣੀ ਲੜਾਈ ਹੈ ਆਪਣੇ ਆਪ ਨਾਲ ਲੁੱਝਣਾ ਆਪਣੇ ਮਨ ਨੂੰ ਆਪ ਜਿੱਤਣ ਜਦੋਂ ਕਿਹਾ ਸੀ ਨਾ ਅਭਮਾਨ ਉਤਾਰਨ ਦੇਵਤਿਆਂ ਮੈਂ ਖਾਸ ਸੁਭ ਉਪਾਇਆ ਜੀਤ ਲੈ ਤੇ ਦੇਵਤੇ ਤੇ ਲੋਕੀ ਰਾਜ ਕਮਾਇਆ ਇਹਨਾਂ ਦੇ ਤੇ ਲੋਕ ਬਾਹਰ ਨੇ ਦੇਵਤਿਆਂ ਦੇ ਆ ਜਿਹੜੇ ਹਿੰਦੂ ਮਤ ਮਨ ਆਕੀ ਹੋ ਗਿਆ ਇੱਥੇ ਆ ਕੇ ਜਿਹਦੇ ਵਿੱਚੋਂ ਪੈਦਾ ਹੋਇਆ ਉਹ ਪੁੱਤ ਪਿਓ ਤੋਂ ਆਕੀ ਹੋ ਗਿਆ ਉਹਨੂੰ ਕੈਦ ਕਰ ਲਿਆ ਜਿਵੇਂ ਉਹ ਰੱਖਦੇ ਉਹਨੇ ਕਰ ਲਿਆ ਉਹ ਗੱਲ ਹੋਈ ਇਹ ਆਕੀ ਹੋਇਆ ਹੈ ਮਨ ਆਪਣੇ ਮੂਲ ਤੋਂ ਹੀ ਆਕੀ ਹੋਇਆ ਹੈ ਜੇ ਤੋਂ ਆਪਣੇ ਪਿਓ ਤੋਂ ਹੀ ਆਕੀ ਹੋਇਆ ਹੈ ਕਿਉਂ ਪੈਦਾ ਹੋਇਆ ਮਨ ਕਿਉਂ ਪੈਦਾ ਕੀਤਾ ਸੰਕਾਰ ਅਸਲ ਚ ਦੇਵਤੇ ਦਾ ਧਾਰਨ ਸੀ ਹਾਂ ਉਹਦੇ ਵਿੱਚ ਉਹਦੇ ਜਹਾਂ ਸੀ ਨਾ ਉਹਦਾ ਮਨ ਪੈਦਾ ਕੀਤਾ ਵੀ ਲੈ ਜੇ ਤੇਰਾ ਜ਼ਿਆਦਾ ਹੰਕਾਰ ਹੈ ਤੂੰ ਇਹਨੂੰ ਬਣਾ ਲੈ ਆਪਣੇ ਮਨ ਬਾਕੀ ਦਾ ਸਾਰੀ ਦੁਨੀਆ ਨੂੰ ਕੀ ਜਿੱਤਣਾ ਇਹਨੂੰ ਮਨ ਨੂੰ ਜਿੱਤਣਾ ਉਹ ਦਸ ਗ੍ਰੰਥ ਦੇ ਵਿੱਚ ਜਿਹੜਾ ਹੈ ਵਿਸ਼ਿੰਦਰ ਵਾਲੀ ਸਾਖੀ ਉਹ ਕਹਿੰਦਾ ਕੋਈ ਦੁਨੀਆ ਦਾ ਰਾਜਾ ਦੱਸੋ ਜਿਹੜਾ ਮੈਨੂੰ ਤੋਂ ਨਹੀਂ ਜਿੱਤਿਆ ਗਿਆ ਫਿਰ ਵਿਵੇਕ ਪ੍ਰਗਟ ਜਾ ਵਿਵੇਕ ਦੀ ਗੱਲ ਕਰਦਾ ਹੈ ਜਦ ਸ਼ਿੰਦਰਨਾਥ ਮੱਛੀ ਦੇ ਪੇਟ ਚੋਂ ਕੱਢਿਆ ਕਹਿੰਦਾ ਇੱਕ ਮੱਛੀ ਦੇ ਪੇਟ ਦੇ ਵਿੱਚ ਜੋਗੀ ਤਪ ਕਰਦਾ ਸਮਾਧੀ ਲਾਈ ਹੋਈ ਹੈ ਉਹ ਦੱਸੂਗਾ ਤੈਨੂੰ ਮੱਛੀ ਫੜ ਲਈ ਚੀਰ ਲਿਆ ਉਹ ਤਾਂ ਸਾਰਾ ਡਰਬ ਗੁਜ਼ਾਰਦਾ ਜਦ ਉਹਨੂੰ ਉਹਦੀ ਸਵਾਲੀ ਖੁੱਲੀ ਤੇ ਪੁੱਛਿਆ ਫਿਰ ਉਹ ਨੂੰ ਗਿਆ ਉਹ ਉਹ ਪ੍ਰਵਚਨ ਦਾ ਨਾਟਕ ਦਸਾਂ ਬਾਸ਼ਾ ਦਾ ਸਾਰਾ ਫਰਮਤਰਾ ਮਿਲਦਾ ਉਹ ਤੋਂ ਪਤਾ ਲੱਗਦਾ ਵੀ ਲਿਖਿਆ ਹੈ ਕਿਹਦਾ ਹੈ ਵੀ ਇਹ ਦਸਮੰਦ ਲਿਖਿਆ ਹੈ ਕਿਹਦਾ ਵਿਦਵਾਨਾਂ ਨੂੰ ਕੀ ਉਹਦਾ ਵਿਚਾਰਾਂ ਨੂੰ ਕੀ ਹੁੰਦਾ ਪਰਵੋਚਨ ਦਾ ਨਾਟਕ ਕੀ ਗੱਲ ਉੱਥੇ ਲਿਖੀ ਹੋਈ ਇਹਦਾ ਵਿਸ਼ਾ ਕੇ ਕੀੜੇ ਨੇ ਵਿਦਵਾਨ ਵਿਸ਼ਟਾ ਮਾਹ ਸਮਾਏ ਹੈ ਕੀੜ ਤੋਂ ਕਹਾ ਇਹਨਾਂ ਨੂੰ ਪਤਾ ਹੀ ਨਹੀਂ ਕੁਝ ਐ ਸ਼ਰੀਰ ਤੋਂ ਕਹਾ ਪਤਾ ਹੀ ਕੁਝ ਨਹੀਂ ਇਹਨਾਂ ਨੂੰ ਤਾਂ ਇਹਦਾ ਕਰਦਾ ਹੱਥ ਲਾ ਲਿਆ ਜੜਨਾਂ ਦਾ ਪੈਰ ਲਾ ਲਿਆ ਅਰਥ ਨੇਤਰਾ ਦੇ ਅੱਖਾਂ ਲਾ ਲਿਆ ਅਰਥ ਨਾ ਦਾ ਪਤਾ ਹੀ ਕੁਝ ਨਹੀਂ ਉਹ ਕਹਿੰਦਾ ਤੇਰਾ ਮਾਨੀ ਜੇ ਜਿੱਤ ਹੋਇਆ ਤੇ ਸਭ ਤੋਂ ਔਖੀ ਗੱਲ ਆਪਣਾ ਮਨ ਜਿੱਤਣਾ ਫਿਰ ਵਿਵੇਕ ਔਰ ਅਵਿਵੇਕ ਦੀ ਲੜਾਈ ਉੱਥੇ ਬਣਨ ਕੀਤੀ ਹੋਈ ਹੈ ਵਿਵੇਕ ਦੀਆਂ ਅਵਿਵੇਕ ਦੀਆਂ ਫੌਜਾਂ ਨੇ ਅਵਿਵੇਕ ਦੀਆਂ ਫੌਜਾਂ ਉੱਗਣ ਨੇ ਵਿਵੇਕ ਦੀਆਂ ਫੌਜਾਂ ਗੁਣ ਨੇ ਗੁਣਾਂ ਦਾ ਉੱਗਣਾ ਦੀ ਲੜਾਈ ਹੈ ਬਹੁਤ ਲੰਬੀ ਲੜਾਈ ਹੈ ਰਾਤ ਨੇ ਕੌਣ ਨੇ ਬਹੁਤ ਲੰਬਾ ਜੋੜਾ ਹੈਗਾ ਮਹਾਨ ਉਤਾਰਨ ਦੇਵਤਿਆਂ ਮੈਂ ਕਾ ਸੁਰ ਦੇਵਤਾ ਉਹ ਚਾਹੇ ਰਾਜਾ ਗੁਰਮਤ ਵਾਸਤੇ ਸਭ ਕੁਝ ਉਹ ਚਾਹੁੰਦਾ ਤਿੰਨ ਖਜ਼ਾਨੇ ਖੋਲੇ ਹੋਏ ਨੇ ਫਿਰ ਵੀ ਹੰਕਾਰ ਹੋ ਗਿਆ ਰਾਜਾ ਜੋ ਫਿਰ ਵੀ ਕਹਿੰਦਾ ਦੱਸੋ ਮੇਰੇ ਤੋਂ ਕੌਣ ਨਹੀਂ ਜਿੱਤ ਹੋਇਆ ਜ਼ੁਲਮ ਨਹੀਂ ਕਰਦਾ ਉਹ ਚਾਹੇ ਕੌਣ ਕੌਣ ਨਹੀਂ ਜਿੱਤ ਹੋਇਆ ਮੈਂ ਤੇ ਹੀ ਤਾਂ ਹੋਵੇ ਇਹੀ ਤਾਂ ਹੰਕਾਰ ਹੈ ਤੇਰਾ ਮਾਨ ਨਹੀਂ ਦਿੱਤੇ ਜਿੱਤ ਹੋਇਆ ਐਸਾ ਵਰਮ ਗਿਆਨ ਦੇ ਚੱਕਰ ਚ ਪਾਇਆ ਉਹ ਸਾਰੇ ਰਾਜ ਜਿਹੜੇ ਸੀ ਨਾ ਕੈਦ ਕੀਤੇ ਹੋਏ ਰਾਸੂਆ ਕਰਨ ਸਾਰੇ ਹੀ ਮਰੀ ਗਏ ਸਾਰੇ ਜੜ ਇਹ ਤਾਂ ਤਰੀਕਾ ਹੀ ਗਲਤ ਹੈ ਜਿਤਨਾ ਸੀ ਮਨ ਆਪਣਾ ਹੋ ਵਿੱਚ ਆਇਆ ਜਿਹੜਾ ਉਹਦੀ ਹੋ ਜਾਵੇ ਕਿਵੇਂ ਸਵਾਲ ਹੈ ਜਿਹੜਾ ਹਉਮੈ ਨਰਕ ਸੁਰਗ ਅਵਤਾਰ ਕਿੱਥੇ ਆ ਚੁੱਕਿਆ ਨਾ ਥੋੜਾ ਪਿੱਛੇ ਪਿੱਛੇ ਹਉਮੈ ਨਰਕ ਸੁਰਗ ਅਵਤਾਰ ਆਹੀ ਨਰਕ ਆਹੀ ਸੁਰਗ ਇਹਦੇ ਜੇ ਜਨਮ ਲੈਣਾ ਹੋਵੇ ਤੇ ਨਿਸ਼ਾਨੀ ਹੈ ਚਾਹੇ ਜਨਮ ਕਿਸੇ ਦੇ ਵੀ ਲਿਆ ਚਾਹੇ ਕੋਈ ਪੈਗੰਬਰ ਸੀ ਚਾਹੇ ਕੋਈ ਭਗਤ ਇੱਥੇ ਆ ਕੇ ਹੋਇਆ ਨਾ ਭਗਤੀ ਕਰਨਾ ਆਇਆ ਕਾਮਯਾਬ ਹੋ ਗਿਆ ਭਗਤ ਹੋ ਗਿਆ ਜਿਹੜਾ ਕਾਮਯਾਬ ਹੋ ਗਿਆ ਭਗਤੀ ਚੀਜ਼ ਦੀ ਭਗਤੀ ਦਰਗਾਹ ਜੀ ਕਬੂਲ ਹੋ ਗਈ ਭਗਤ ਹੋ ਗਿਆ ਜਿੱਦੀ ਵੀ ਕਾਮਯਾਬ ਹੋਈ ਭਗਤੀ ਹੋਰ ਕਰ ਲਈ ਜਿਹੜੀ ਦਰਗਾਹ ਦੇ ਵਿੱਚ ਕਬੂਲ ਭਗਤੀ ਨਹੀਂ ਸੀ ਉਹ ਭਗਤੀ ਕਰ ਲਈ ਕਿਸੇ ਨੇ ਦੱਸਤੀ ਉਹਦੀ ਨਿਸਫਲ ਚਲੀ ਗਈ ਭਗਤੀ ਲੋਕ ਤਰ੍ਹਾਂ ਤਰ੍ਹਾਂ ਦੀ ਕਰਦੇ ਨੇ ਸੰਖ ਜਾਪ ਅਸੰਖ ਭਗਤੀ ਅਸੰਖ ਨਾਮ ਅਸੰਖ ਤਪ ਪਰ ਪ੍ਰਵਾਨ ਇੱਕੋ ਹੀ ਹੈ ਇੱਕੋ ਹੀ ਜਾਪ ਇੱਕੋ ਹੀ ਤਾਪ ਇੱਕੋ ਹੀ ਨਾਮ ਇੱਕੋ ਹੀ ਸਿਮਰਨ ਇੱਕੋ ਹੀ ਪ੍ਰਵਾਨ ਹੈ ਬਾਕੀ ਆ ਪ੍ਰਵਾਨ ਹੈ ਬਾਕੀ ਪ੍ਰਵਾਨ ਹੀ ਨਹੀਂ ਹਨ ਜਿਹੜੇ ਨਹੀਂ ਪ੍ਰਵਾਨ ਉਹ ਨਿਸਫਲ ਨੇ ਉਹ ਆਪਣੀ ਆਪਣੀ ਮੁਦਨਾ ਲੋਕਾਂ ਦੇ ਬਣਾਏ ਹਨ ਉਹਨਾਂ ਨੂੰ ਕੋਈ ਫਲ ਨਹੀਂ ਲੱਗਦਾ ਉਹਨਾਂ ਦੇ ਵਿੱਚ ਨੁਕਸਾਨ ਵੀ ਹੈ ਫਾਇਦਾ ਵੀ ਜੇ ਤਾਂ ਹੋਵੇ ਇਮਾਨਦਾਰੀ ਨਾਲ ਭਗਤੀ ਕਰਦਾ ਫਿਰ ਤਾਂ ਸਮਝੋ ਜੇ ਖਟਿਆ ਨਹੀਂ ਤਾਂ ਹੋਇਆ ਵੀ ਕੁਝ ਨਹੀਂ ਹੋਇਆ ਜੇ ਖਟਿਆ ਨਹੀਂ ਨਾ ਹੋਇਆ ਵੀ ਕੁਝ ਨਹੀਂ ਖਟਿਆ ਤਾਂ ਕੁਝ ਵੀ ਨਹੀਂ ਪਰ ਹੋਇਆ ਵੀ ਕੁਝ ਨਹੀਂ ਜੇ ਭਗਤੀ ਵਿੱਚੋਂ ਨੇ ਪ੍ਰਪੰਚ ਕਰ ਲਿਆ ਫਿਰ ਬੋਲਿਆ ਸਭ ਕੁਝ ਭੇਖ ਦਿਖਾਇਓ ਜਗਤ ਕੋ ਗੁਰੂ ਕੋ ਬਸ ਕੀ ਜੇ ਇਹ ਕੁਝ ਕਰ ਲਿਆ ਫਿਰ ਗਵਾ ਲਿਆ ਇਸ ਕਰਕੇ ਉਹ ਭਗਤੀ ਨੂੰ ਗਾਉਣ ਦੇ ਚਾਂਸ ਜ਼ਿਆਦਾ ਨੇ ਕਈ ਲੋਕ ਇਹ ਦਲੀਲ ਦਿੰਦੇ ਨੇ ਕੁਝ ਨਾ ਕਰਨਾ ਕੁਝ ਕਰਨਾ ਚੰਗਾ ਇਹ ਹਰ ਜਗ੍ਹਾ ਲਾਗੂ ਨਹੀਂ ਹੁੰਦੀ ਕਿ ਵਿਦਵਾਨਾਂ ਦਾ ਖਿਆਲ ਹੈ ਠੀਕ ਨਹੀਂ ਹੈਗਾ 100% ਇਹ ਤਰਕ ਕੋਈ ਬਿਮਾਰ ਹੈ ਉਹ ਕਹਿੰਦਾ ਦਵਾਈ ਖਾਣਾ ਕਹਿੰਦਾ ਨਹੀਂ ਖਾਣਾ ਕਹਿੰਦਾ ਕੋਈ ਦਵਾਈ ਖਾ ਲਿਆ ਕਰ ਜੇ ਦਵਾਈ ਉਹ ਇਹ ਜੀ ਖਾ ਲਵੇ ਜਿਹੜਾ ਬਿਮਾਰੀ ਵਧੇ ਫਿਰ ਕਹਿੰਦਾ ਕੁਝ ਖਾਣਾ ਨਾ ਖਾਣਾ ਖਾਣਾ ਚੰਗਾ ਦਵਾਈ ਉਹ ਖਾਣੀ ਕੋਈ ਖਾ ਲੋ ਤੇ ਬਰੂਕ ਬਚੂ ਦਵਾਈ ਸਹੀ ਜੇ ਨਹੀਂ ਮਿਲੀ ਤਾਂ ਨਾ ਖਾਣੀ ਚੰਗੀ ਗਿਆ ਤਰਕ ਗਿਆ ਖਿਆਲ ਵਿਦਵਾਨਾਂ ਦਾ ਉੜ ਗਿਆ ਨਾ ਹਵਾ 'ਚ ਜੇ ਗਲਤ ਦਵਾਈ ਖਾ ਲਈ ਉਹਦੇ ਨਾਲ ਨਾ ਖਾਣੀ ਚੰਗੀ ਹੈ ਗਲਤ ਰਸਤੇ ਜਾਣਨਾ ਉੱਥੇ ਬੈਠਾ ਰਹਿਣਾ ਚੰਗਾ ਤੁਰ ਪਿਆ ਇੱਥੋਂ ਮੰਜ਼ਲ ਕਿੰਨੀ ਹੈ ਤਾਂ 5 ਕਿਲੋਮੀਟਰ ਹੋਰੇ ਪਾਸੇ ਨੂੰ 50 ਕਿਲੋਮੀਟਰ ਚੱਲਿਆ ਗਿਆ ਉਹ ਕਹਿੰਦਾ ਵੀ ਮੈਂ ਤਾਂ ਫਲਾਣੇ ਸ਼ਹਿਰ ਜਾਣਾ ਉਹ ਕਹਿੰਦਾ ਉਹ ਤਾਂ ਦੂਜੇ ਪਾਸੇ ਰਹਿ ਗਿਆ ਹੁਣ 50 ਕਿਲੋਮੀਟਰ ਪਹਿਲਾਂ ਪਿੱਛੇ ਮੁੜ 100 ਕਿਲੋਮੀਟਰ ਦਾ ਫਰਕ ਪੈ ਗਿਆ ਜੇ ਬੈਠਾ ਰਹਿੰਦਾ ਉੱਥੇ ਪੁੱਛ ਕੇ ਹੀ ਤੁਰਦਾ ਉੱਥੋਂ ਹੀ ਚੰਗੀ ਗੱਲ ਸੀ ਕਿ ਚੁੱਪ ਚੁੱਪ ਕਰਕੇ ਤੁਰ ਪਿਆ ਇਹ ਐਦਾਂ ਤੁਰੇ ਹੋਏ ਨੇ ਜਿਹੜੇ ਸਰਪੰਚ ਜੀ ਬੈਠੇ ਨੇ ਸਿੱਖਮਤ ਜੀ ਵੀ ਬੈਠੇ ਨੇ ਰਿਜ਼ਲਟ ਕੋਈ ਨਹੀਂ ਔਰ ਮੰਨ ਗਏ ਜਦੋਂ ਇੱਕ ਮਤਲਬ ਹੈ ਉਹਨਾਂ ਦਾ ਅੰਮ੍ਰਿਤਸਰ ਦਾ ਹੈਡ ਆਫਿਸ ਹੈ ਉੱਥੇ ਜਦ ਮੰਨ ਗਿਆ ਇੱਕ ਆਦਮੀ 60 ਸਾਲ ਮੈਨੂੰ ਹੋ ਗਏ ਵੈਰੂ ਵੈਰੂ ਕਰਦੇ ਨੂੰ ਮੈਨੂੰ ਕੁਝ ਨਹੀਂ ਮਿਲਿਆ ਫੇਰ ਕਿਉਂ ਨਹੀਂ ਛੱਡਦੇ ਫਿਰ ਕੀ ਬਣਾ ਗਿਆ ਉਹਨਾਂ ਬਲੈਕਮੇਲਰ ਬਣਾ ਗਏ ਆ ਭਗਤ ਬਣਾ ਗਏ ਬਲੈਕਮੇਲਰ ਨੇ ਜਾਣ ਕੇ ਕਰਦੇ ਨੇ ਬੰਦੇ ਹਾਇਰ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਕੁਝ ਵੀ ਹੋ ਜਵੇ ਆਪਣੀ ਇਹ ਪਰੰਪਰਾ ਖੜੀ ਰਹੇ ਉਹਨਾਂ ਨੂੰ ਆਪਣੀ ਪਰੰਪਰਾ ਦੀ ਗੱਲ ਹੈ ਵੀ ਅਸੀਂ ਹਾਰ ਨਹੀਂ ਮੰਨਣੀ ਚਾਹੇ ਨਰਕ ਵਿੱਚ ਚਲੇ ਜਾਈਏ ਇਹ ਜਿਹੜਾ ਰਸਤਾ ਆਪਾਂ ਅਡਾਪਟ ਕਰ ਲਿਆ ਇਹਨੂੰ ਦੀਵਾ ਬੁਝਣ ਨਹੀਂ ਦੇਣਾ ਚਾਹੇ ਘਰੇ ਜਲਦਾ ਹੈ ਇਹ ਚਿਰਾਗ ਨਾ ਚਾਹੇ ਘਰ ਜਲ ਗਏ ਬਹੁਤ ਪਰ ਚਿਰਾਗ ਦੀ ਬੁਝਣ ਲੋ ਕਦੇ ਸਿੱਖੀ ਸਿੱਖੀ ਹੋਈ ਤੇ ਤੇ ਬਲੈਕਮੇਲ ਲੈਣਾ ਆਪਣਾ ਵੀ ਜੀਵਨ ਖਰਾਬ ਕਰਨਾ ਦੂਜੇ ਦਾ ਵੀ ਕਰਨਾ ਇਹ ਤਾਂ ਪਹਿਲਾਂ ਦੇ ਹੁੰਦਾ ਚੱਲਿਆ ਧਰਮ ਦੇ ਨਾਂ ਜਦ ਮੈਂ ਦਾ ਵੀ 60 ਸਾਲ ਹੋ ਗਏ ਮੈਨੂੰ ਕਰਦੇ ਨੂੰ ਮੈਨੂੰ ਕੁਝ ਨਹੀਂ ਮਿਲਿਆ ਉਹ ਦੂਜੇ ਨੂੰ ਮੈਂ ਕਹਾਂ ਵੀ ਤੁਸੀਂ ਨਾ ਕਰਿਓ ਭਾਈ ਮੈਂ ਵੀ ਛੱਡ ਦਿੰਦਾ ਉਹ ਦਵਾਈ ਖਾਣੀ ਫਿਰ ਤਾਂ ਹੈ ਇਮਾਨਦਾਰੀ ਤੇ ਜੇ ਆਪਣਾ ਵੀ ਜੀਵਨ ਖਰਾਬ ਲੋਕਾਂ ਦਾ ਵੀ ਖਰਾਬ ਉਹ ਪਰਪੰਚ ਹੈ ਉਹਦੀ ਬਖਸ਼ਿਸ਼ ਨਹੀਂ ਹੈ ਦਰਗਾਹ ਨਹੀਂ ਬਖਸ਼ੇ ਜਾਂਦੇ ਜਿਹੜੇ ਨੋਇੰਗਲੀ ਕਰਦੇ ਨੇ ਪਹਿਲਾਂ ਦਾ ਉਹਨਾਂ ਨੇ ਹਾਇਰ ਕੀਤਾ ਸੀ ਆਪਣਾ ਜੋਸ਼ੀ ਫੁੱਟ ਗੋਰਖਵਾਲ ਤੋਂ ਲੜ ਉਹਦਾ ਇਹ ਜਿਹਾ ਕਰਨ ਦੇ ਜਿਨ੍ਹਾਂ ਨੇ ਕੰਮ ਕਰਨਾ ਹੈ ਨਾ ਆਰਐਸਐਸ ਵਾਲੇ ਕੀ ਕਰਦੇ ਨੇ ਪਹਿਲਾਂ ਸਿੱਖ ਵਿਦਵਾਨ ਬਣੇ ਹੁਣ ਆਪੇ ਸਿੱਖ ਬਣ ਗਏ ਕਿਆ ਉਹ ਸਿੱਖ ਬਣਨ ਵਾਸਤੇ ਬਣੇ ਨੇ ਦਾੜੀ ਕੇ ਸੁਣ ਸਿੱਖੀ ਵਾਸਤੇ ਰੱਖੇ ਨੇ ਵੀ ਸਿੱਖੀ ਨੂੰ ਹਾਈਲਾਈਟ ਕਰੀਏ ਸਿੱਖੀ ਦਾ ਰੂਪ ਬਦਲਦੀ ਏ ਧਾਰਾ ਬਦਲਦੀ ਏ ਤਾਂ ਬੜੇ ਨੇ ਉਹ ਉਹ ਇਮਾਨਦਾਰੀ ਨੂੰ ਸਿਖਾਉਣੇ ਨੇ ਇੱਕ ਪਾਸੇ ਸਿਖਾਉਣੇ ਨੇ ਇੱਕ ਪਾਸੇ ਕਹਿ ਰਹੇ ਨੇ ਤੁਸੀਂ ਆ ਜਿਹੜੀ ਵਿਚਾਰ ਹੈ ਤਤ ਵਿਚਾਰ ਹੈ ਕਰੋ ਨਾ ਮੇਰੇ ਕੋਲ ਇਹ ਤੁਸੀਂ ਕਾਹਦੇ ਕਰਦੇ ਇਹ ਕਿਉਂ ਕਰਦੇ ਹੋ ਨਾ ਕਰੋ ਜੋ ਮਰਜ਼ੀ ਲੈ ਲਓ ਇੱਕ ਪਾਸੇ ਤੇ ਕਹਿੰਦੇ ਨੇ ਉਹਨਾਂ ਨੂੰ ਤਕਲੀਫ ਹੈ ਦੀ ਵੀ ਜੇ ਇਹ ਵਿਚਾਰਧਾਰਾ ਸੀ ਸਾਡੇ ਵਾਲੀ ਤੋਂ ਭੜ ਗਈ ਸਾਡੇ ਵਾਲੀ ਖਤਮ ਹੋ ਗਈ ਝੂਠ ਵਾਲੇ ਵਿਚਾਰਧਾਰਾ ਨੂੰ ਬਚਾਉਣ ਵਾਸਤੇ ਸਭ ਕੁਝ ਹੋ ਰਿਹਾ ਹੈ ਝੂਠ ਬੋਲ ਬੈਠੇ ਉਹਨੂੰ ਕਿਵੇਂ ਬਚਾਇਆ ਜਾਵੇ ਹੁਣ ਇਹ ਉਪਰਾਲੇ ਹੋ ਰਹੇ ਤੇ ਝੂਠ ਨਾ ਖੜਨਾ ਚੰਗੀ ਗੱਲ ਹੈ ਉਹੀ ਗੱਲ ਹੋ ਗਈ ਨਾ ਜਿਹੜੀਆਂ ਹਿਰਨਾ ਬਾਜਾ ਤੇ ਸਿੱਖਦਾਰਾਂ ਇਹਨਾਂ ਪੜਿਆ ਨਾ ਫਾਈ ਲੱਗੀ ਜਾਤ ਫਾਇਨ ਆਪ ਆਗੇ ਨਹੀਂ ਥਾਂ ਮੇਰਾ ਵਾਸਤੇ ਤਾਂ ਭਗਤੀ ਲਿਖੀ ਸੀ ਉਹਨਾਂ ਨੂੰ ਪਤਾ ਨਹੀਂ ਵੀ ਸਾਡੇ ਨਾਲ ਵੀ ਇਹੀ ਹੋ ਅੱਗੇ ਨਹੀਂ ਥਾਂ ਕੋਈ ਪਰਵਾਹ ਨਹੀਂ ਉਹਨਾਂ ਨੂੰ ਇਸ ਗੱਲ ਦੀ ਆਪਣੀ ਸੰਸਥਾ ਦਾ ਫਿਕਰ ਹੈ ਗੁਰੂ ਦਾ ਬੈ ਕੋਈ ਨਹੀਂ ਹੈ ਕਿਸੇ ਗੁਰੂ ਦਾ ਬੈ ਨਹੀਂ ਹਾਂ ਪਰ ਮੈਂ ਦੋ ਚੀਜ਼ਾਂ ਇੱਥੇ ਮੈਂ ਖੜ ਗਈ ਆ ਕੇ ਹਾਂ ਨਹੀਂ ਖੜੀ ਹਾਂ ਤਾਂ ਪਿੱਛੇ ਰਹਿ ਗਈ ਜਦੋਂ ਤਾਂ ਮੈਂ ਖੜ ਗਈ ਮੈਂ ਖੜ ਗਈ ਧਰਮ ਦੇ ਮੁਕਾਬਲੇ 'ਚ ਧਰਮ ਦਾ ਕਰਨਾ ਸੀ ਹਾਂ ਨੂੰ ਨਸ਼ਟ ਕਰਨ ਵਾਸਤੇ ਪਰ ਮੈਂ ਕਹ ਲਿਆ ਧਰਮ ਨੂੰ ਡੇੜੇ ਨਹੀਂ ਹੋਣ ਦੇਣਾ ਹੋ ਕੇ ਜਾਊਗੀ ਹਾਂ ਆਇਆ ਦੂਰੋਂ ਚੱਲ ਕੇ ਦੂਰੋਂ ਚੱਲ ਕੇ ਕੀ ਆਇਆ ਸੀ ਅੰਦਰਲਾ ਸਰੀਰ ਜਰਬ ਲੈਂਦਾ ਚਲਿਆ ਹੈ ਤਾਂ ਆਇਆ ਦੂਰੋਂ ਚੱਲ ਕੇ ਤਾਂ ਅੰਦਰਲਾ ਆਇਆ ਸੀ ਦੇਵਤਾ ਆਇਆ ਸੀ ਦੇਵਤਾ ਕਿੱਥੇ ਹੁਣ ਅੰਤਰ ਦੇਵ ਨਾ ਜਾਣੇ ਅੰਦਰ ਦੇਵ ਅੰਦਰ ਵਾਲਾ ਦੇਵ ਹੈ ਹਾਂ ਉਹਦੇ ਵਿੱਚ ਹੈ ਮੈਂ ਤੱਕੀ ਤੋਂ ਸ਼ਰਨ ਆਇਆ ਜੀ ਮੈਂ ਕਿਹਨਾਂ ਤੱਕੀ ਹੈ ਮੈਂ ਤੱਕੀ ਮੰਨਦੇ ਜੀਵ ਨੇ ਜਿਹੜਾ ਉਹਦੇ ਚੋਂ ਦੇਵਤੇ ਚੋਂ ਪੈਦਾ ਹੋਇਆ ਉਹਨੇ ਦੱਕੀ ਹੈ ਦੌਸਰ ਨਾਰੀ ਮੈਂ ਆਸਾ ਰੱਖੀ ਮੇਰਾ ਸਭੋ ਦੁੱਖ ਪਰ ਮੈਂ ਦੱਕੀ ਕੀ ਦੌਸਣਾ ਹੈ ਜੇ ਜਨਮ ਲਊ ਤਾਂ ਛੱਡ ਜਾ ਸਕਦਾ ਜਨਮ ਲਏ ਤੇ ਬਿਨਾ ਕੱਲਾ ਹੱਥ ਆਪਣੇ ਆਪ ਨੂੰ ਧੋ ਨਹੀਂ ਸਕਦਾ ਕੱਲਾ ਹੱਥ ਨਹੀਂ ਧੋ ਸਕਦਾ ਜੇ ਲੱਭੜ ਜੇ ਦੁਆ ਤਾਂ ਪੈਦਾ ਕੀਤਾ ਨਾਲ ਦੁਆ ਮਾਇਆ ਨਾਲ ਲਿਪਤ ਹੋ ਗਿਆ ਨਾ ਦੋ ਇੱਕ ਦੂਏ ਨੂੰ ਧੋਣ ਧੋਣ ਵਾਲੇ ਪਾਸੇ ਜਾਣਾ ਕਿ ਹਉ ਵਿੱਚ ਭਰੀਏ ਹਉ ਵਿੱਚ ਧੋਵੇ ਹੋ ਕੀ ਰਿਹਾ ਹਉ ਵਿੱਚ ਤਾਂ ਭਰਿਆ ਗਿਆ ਸੀ ਹਉ ਵਿੱਚ ਧੋ ਰਹੇ ਨੇ ਬੈਗਰੂ ਬੈਗਰੂ ਕਰਕੇ ਜੋ ਵੀ ਕੁਝ ਕਰਕੇ ਤੋ ਤੋਣੇ ਨਾਮ ਨਾਲ ਬੂਤ ਪਲੀਤੀ ਕਪੜ ਹੋਏ ਦੇਸਾ ਉੜ ਲਈਏ ਤੋਏ ਭਰੀਏ ਮਤ ਪਾਪਾਂ ਕੇ ਸੰਗੋ ਧੋਪਾ ਹੈ ਭਰੀਏ ਮਤ ਪਾਪਾਂ ਕੇ ਸੰਗ ਪਾਪ ਕੀ ਹੋਇਆ ਹੁਕਮ ਦਾ ਵਿਰੋਧ ਕਰਨਾ ਪਾਪ ਹੈ ਗੁਰਬਾਣੀ ਦਾ ਵਿਰੋਧ ਕਰਨਾ ਪਾਪ ਹੈ ਗੁਰਬਾਣੀ ਨੂੰ ਨਾ ਮੰਨਣਾ ਪਾਪ ਨਹੀਂ ਹੈ ਗੁਰਬਾਣੀ ਨੂੰ ਨਾ ਮੰਨਣਾ ਮੂਰਖਤਾ ਹੈ ਨਾ ਤਾਂ ਮੂਰਖਤਾ ਹੈ ਸਿਰਫ ਲਾਭ ਨਾ ਪਠਾਉਣਾ ਤਾਂ ਮੂਰਖਤਾ ਹੀ ਹੈ ਪਾਣੀ ਕੋਲ ਨਹੀਂ ਚੱਲਦਾ ਦਰਿਆ ਦਾ ਨਾ ਪੀਣਾ ਦਾ ਮੂਰਖਤਾ ਹੈ ਪਿਆਸਾ ਮੰਨਣਾ ਪਰ ਪਾਣੀ ਨੂੰ ਖਰਾਬ ਕਰਕੇ ਦੇਣਾ ਦੂਏ ਨੂੰ ਪਾਣੀ ਨੂੰ ਖਰਾਬ ਕਰਨਾ ਚੱਲਦੇ ਨੂੰ ਗੱਲਣਾ ਕਰਨਾ ਦੂਆਂ ਦੇ ਪੀਣ ਦੇ ਕਾਬਲ ਬਣਾ ਛੱਡਣਾ ਉਹ ਪਾਪ ਹੈ ਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਪਾਪ ਹੈ ਆਪ ਨਾਵਣਾ ਪਾਪ ਨਹੀਂ ਹੈ ਮੂਰਖਤਾ ਬੇਟੇ ਨਹੀਂ ਮਨ ਹੁੰਦਾ ਮੈਂ ਮੂਰਖਾਂ ਮੈਂ ਮੂਰਖ ਕੀ ਤੱਕ ਬਾਤ ਹੈ ਕਿਉਂ ਮੈਂ ਜੇ ਨਜ਼ਰ ਬਾਣੀ ਮੰਨੀ ਦੀ ਨਾ ਅੰਤਰਾਤਮਾ ਦੀ ਆਵਾਜ਼ ਉਹਨਾਂ ਜਰ ਇਹ ਮੂਰਖਤਾ ਹੀ ਕੀਤੀ ਮੈਂ ਮੂਰਖਤਾ ਹੀ ਕੀਤੀ ਦੁੱਖ ਭਰੇ ਦੁੱਖ ਉਠਾਏ ਸਜ਼ਾ ਮੈਨੂੰ ਮਿਲੀ ਨਾ ਕਿਸੇ ਦਾ ਤਾਂ ਕੁਝ ਨਹੀਂ ਵਿਗਾੜਿਆ ਆਪਣਾ ਵਿਗਾੜਨਾ ਮੂਰਖਤਾ ਹੀ ਹੁੰਦੀ ਹੈ ਇਸੇ ਕਰਕੇ ਅਮਲੀਆਂ ਨੂੰ ਮੂਰਖ ਕਿਹਾ ਸੀ ਨਾ ਆਪਣਾ ਹੀ ਵਿਗਾੜਦੇ ਨੇ ਨਾ ਦੂਏ ਦਾ ਵਿਗਾੜਨਾ ਜਿਹੜੇ ਨਸ਼ਿਆਂ ਦੇ ਖਿਲਾਫ ਨੇ ਦੂਏ ਦਾ ਵਿਗਾੜ ਰਹੇ ਨੇ ਉਹ ਜਦ ਕਿ ਅਮਲੀ ਆਪਣਾ ਵਿਗਾੜ ਰਹੇ ਨੇ ਨਸ਼ਿਆਂ ਵਾਲੇ ਇਹ ਦੂਏ ਦਾ ਵਿਗਾੜ ਰਹੇ ਨੇ ਅਪਰਾਧੀ ਹੋ ਨੇ ਜਿਹੜਾ ਦੂਏ ਦਾ ਵਿਗਾੜਦੇ ਨੇ ਉਹਨਾਂ ਨੂੰ ਜ਼ਿਆਦਾ ਅਪਰਾਧੀ ਨੇ ਉਹ ਸਹੀ ਰੂਪ ਦੀ ਗੁਰਬਾਣੀ ਦਾ ਉਪਦੇਸ਼ ਨਹੀਂ ਕਰਦੇ ਅਪਰਾਧੀ ਉਹ ਜ਼ਿਆਦਾ ਨੇ ਉਹਨਾਂ ਨੂੰ ਨਸ਼ਾਣਿਆਂ ਨੂੰ ਬਹੁਤ ਜ਼ਿਆਦਾ ਇਹ ਅਪਰਾਧੀ ਨਹੀਂ ਆਣਾ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਗੁਰਬਾਣੀ ਕੀ ਹੈ ਜੇ ਕੱਲ ਨੂੰ ਇਹਨਾਂ ਨੇ ਮੰਨ ਲਈ ਸਾਰਿਆਂ ਦੀ ਪਤਾ ਲੱਗਦੀ ਸਾਰੇ ਇਹਨਾਂ ਦੂਜਿਆਂ ਨੇ ਫਿਰ ਵੀ ਨਹੀਂ ਮੰਨਣੀ ਜਿਹੜੇ ਵਿਰੋਧ ਖੜੇ ਨੇ ਇਹਨਾਂ ਨੇ ਫਿਰ ਵੀ ਨਹੀਂ ਮੰਨਣੀ ਉਹਨਾਂ ਨੇ ਬੇੜੇ ਚੜ ਜਾਣਾ ਇਹਨਾਂ ਨੇ ਰਹਿ ਜਾਣਾ ਪੰਡਤ ਨਸ਼ਾ ਦੇ ਖਿਲਾਫ ਹੈ ਇਥੇ ਵੀ ਬਾਣੀ ਨਹੀਂ ਮੰਨੀ ਪੰਡਤ ਨੇ ਜੇ ਪੰਡਤ ਬੜਿਆ ਇਹਨੂੰ ਗੱਲਾਂ ਕਰਨ ਵਾਸਤੇ ਬੜਿਆ ਹੀਨ ਕਰਨ ਵਾਸਤੇ ਬੜਿਆ ਪੰਡਤ ਜਿਹੜੇ ਆਇਆ ਔਰ ਹੁਣ ਤੱਕ ਉਹਦੇ ਦਿਲ 'ਚ ਇਹੀ ਹੈ ਵੀ ਇਹਨੂੰ ਹੀਨ ਕਰ ਲਵੇ ਕਿਵੇਂ ਕਰੀਏ ਇਹੀ ਪਲਾਨ ਬਣਦੀ ਰਹੀ ਉਹਦੀ ਜਿਹੜੇ ਇਹ ਲੋਕ ਪਲਾਨ ਬਣਾਉਂਦੇ ਨੇ ਉਹ ਨਸ਼ਾ ਖਾਣ ਵਾਲਿਆਂ ਨੂੰ ਕਿਤੇ ਫਰਾਦੀ ਨੇ ਉਹ ਮੂਰਖ ਨੇ ਇੱਕ ਮੂਰਖ ਹੈ ਇੱਕ ਅਪਰਾਧੀ ਹੈ ਅਪਰਾਧੀ ਤਾਂ ਮੂਰਖ ਨੂੰ ਕੋਈ ਸਰਕਾਰ ਨਹੀਂ ਕੁਝ ਕਹਿੰਦੀ ਨਸ਼ਾ ਵਾਲਿਆਂ ਨੂੰ ਸਮਝਾਉਂਦੀ ਹੈ ਨਾ ਸਰਕਾਰ ਚਲਾਣ ਤਾਂ ਨਹੀਂ ਕਰਦੀ ਚਲਾਣ ਤਾਂ ਜਿਹੜਾ ਨਜਾਇਜ਼ ਨਸ਼ਾ ਨੇ ਉਹਨਾਂ ਦਾ ਕਰਦੀ ਹੈ ਮੇਰੇ ਨੂੰ ਕਹਿੰਦੇ ਇਹਨਾਂ ਨੂੰ ਸਮਝਾਓ ਅਪਰਾਧੀਆਂ ਨੂੰ ਜੇਲ੍ਹ ਚ ਪਾਉਂਦੀ ਹੈ ਵਿੱਚ ਆਇਆ ਹਉ ਵਿੱਚ ਗਿਆ ਹਉ ਅੰਦਰਲੇ ਨੂੰ ਦੇਵਤੇ ਨੂੰ ਮੈਂ ਕਿ ਕਦੋਂ ਪੈਦਾ ਹੋਈ ਮੈਂ ਸ਼ਰੀਰ ਕਰਕੇ ਪੈਦਾ ਦੋ ਹੁਣ ਹੋਵੇ ਕਿੱਥੋਂ ਪਜਾ ਜਿਆਦਾ ਹੋਊ ਤਾਂ ਗੱਲ ਹੋਰ ਹੋਊ ਜਿੰਨੀ ਹੋਵੇ ਇੱਥੇ ਡਿਸਕਸ ਕੀਤੀ ਹੈ ਨਾ ਸਾਡੀ ਬਾਤ ਕਿਤੇ ਵੀ ਨਹੀਂ ਕੀਤੀ ਸਾਡੀ ਬਾਣੀ ਚ ਬਹੁਤ ਲੰਬੀ ਡਿਸਕਸ਼ਨ ਔਰ ਬਰੀਕ ਹਰ ਪੱਖ ਤੋਂ ਡਿਸਕਸ਼ਨ ਪਰ ਜੇ ਸਾਨੂੰ ਇਹਦੀ ਵਿਚਾਰ ਕਰੀਏ ਸਾਰਾ ਕੋ ਲੱਭ ਜੂ ਬਿਨਾਂ ਵਿਚਾਰ ਤੇ ਕੱਖ ਨਹੀਂ ਲੱਭਿਆ ਵਿਚਾਰ ਕਰਨ ਤੇ ਕੁਝ ਵੀ ਨਹੀਂ ਬਿਨਾਂ ਵਿਚਾਰ ਤੇ ਕੁਝ ਵੀ ਨਹੀਂ ਲੱਭਿਆ ਜਿਆਦਾ ਕਹਿ ਹੋਵੇ ਕਿੱਥੋਂ ਭਜਾ ਸਾਰੇ ਧਰਮ ਆਗੇ ਹੰਕਾਰ ਤੇ ਮੁੱਕ ਗਏ ਉਹਨਾਂ ਦੀ ਖੋਜ ਉਹਨਾਂ ਦੀ ਸਿਰਫ ਹੰਕਾਰ ਤੱਕ ਹੈ ਕਾਮ ਕ੍ਰੋਧ ਲੋਭ ਹੰਕਾਰ ਇਹ ਤੋਂ ਕਹਾਂ ਨਹੀਂ ਜਾ ਸਕੀ ਉਹਨਾਂ ਦੀ ਖੋਜ ਗੁਰਬਾਣੀ ਨੇ ਕਿਹਾ ਹਉਮੈ ਕਿੱਥੋਂ ਭਜਾ ਇਹਦਾ ਮਤਲਬ ਹਉਮੈ ਤੇ ਗਾਹ ਵੀ ਕੁਛ ਹੈ ਹਉਮੈ ਦਾ ਕਾਰਨ ਕੀ ਹੈ ਇਹਦਾ ਮਤਲਬ ਖੋਜ ਅੱਗੇ ਚਲੀ ਗਈ ਜਿਨ੍ਹਾਂ ਦੀ ਖੋਜ ਰਾਜ ਖਤਮ ਹੋ ਗਈ ਉਹ ਸੱਚ ਕਿਵੇਂ ਦੱਸ ਦੇਣਗੇ ਇਸ ਕਰਕੇ ਦੁਨੀਆ ਦੀਆਂ ਸਾਰੀਆਂ ਮੱਤਾਂ ਤਾਂ ਨੇ ਉਹਨਾਂ ਨੂੰ ਇਲਾਜ ਜੜ ਜਾਂ ਬਿਮਾਰੀ ਦੀ ਜੜ ਦਾ ਪਤਾ ਨਹੀਂ ਇਲਾਜ ਨਹੀਂ ਹੋ ਸਕਦਾ ਜੜ ਕਿਤੇ ਹੋ ਰਿਹਾ ਹੋਵੇ ਉਹ ਜੜ ਦਾ ਇਲਾਜ ਕਰਨਾ ਬੈਦਾ ਬੈਦ ਜ਼ੁਬੈਦ ਤੋਂ ਪਹਿਲਾਂ ਰੋਗ ਪਛਾਣ ਹੋਮੇ ਨੂੰ ਨਹੀਂ ਪਛਾਣਿਆ ਇਹਨਾਂ ਨੇ ਦੀ ਪਛਾਣ ਕਰਾਈ ਹੈ ਇੱਥੇ ਹੋਮੇ ਬੁਝਾ ਤਾਂਦਰ ਕੀ ਬੁਝਾ ਹੋਮੇ ਹੋਮੇ ਕਿੱਥੋਂ ਪਜਾ ਬੁਝੇ ਕਿੱਥੋਂ ਪੈਦਾ ਹੋਈ ਹੋਮੇ ਕਿਉਂ ਪੈਦਾ ਹੋਈ ਹੋਮੇ ਫੇਰ ਰਾਜਾ ਕਿਵੇਂ ਜਾਊਗੀ ਬੜਾ ਵਾਦਾ ਹੋਮੇ ਕਿਦੋਂ ਪੈਦਾ ਹੋਈ ਹੋਮੇ ਦੀ ਕੋਈ ਜੜ ਹੈ ਉਹ ਜਿਹੜੀ ਜੜ ਹੈ ਉਹਨੂੰ ਲੱਭੋ ਪਹਿਲਾਂ ਲੱਭ ਲੱਭਣੀ ਸੀ ਕਬੀਰ ਨੇ ਕਬੀਰ ਨੇ ਵੀ ਲਿਖੀ ਹੋਈ ਸੀ ਉੱਥੋਂ ਲੱਭੀ ਹੈ ਨਾ ਜਿੱਥੇ ਲਿਖਤਾ ਪਈਆਂ ਸੀ ਮਗਰ ਜਾ ਕੇ ਚਾਰ ਕਹਿ ਸੀ ਇੱਕ ਮਰਨ ਤੇ ਦੋਏ ਮੂਹੇ ਦੋਏ ਮਰਨ ਤੇ ਚਾਰ ਚਾਰ ਮਰਨ ਤੇ ਛੇ ਮੂਹੇ ਚਾਰ ਪੁਰਖ ਦੋਏ ਨਾਲ ਉਹ ਕਹਿੰਦਾ ਮਕਾਰ ਛੇ ਨੇ ਪੰਜ ਨਹੀਂ ਹਣ ਜਿਨ੍ਹਾਂ ਨੇ ਪੰਜ ਮੰਨੇ ਨੇ ਉਹਨਾਂ ਨੇ ਜੋ ਕੁਝ ਕੀਤਾ ਉਹਦੇ ਨਾਲ ਹੋਵੇ ਹੋਮੇ ਨੂੰ ਮਾਰਨ ਖਾਤਰ ਜੋ ਕੁਝ ਕੀਤਾ ਉਹਦੇ ਨਾਲ ਹੋਮੇ ਹੀ ਵਧੀ ਜੜ ਦਾ ਪਤਾ ਨਹੀਂ ਸੀ ਦਵਾਈ ਹੋਰ ਖਾ ਲਈ ਉਹ ਦਵਾਈ ਖਾਦੀ ਜੀ ਨਾਲ ਹੋਮੇ ਤਕੜੀ ਹੁੰਦੀ ਸੀ ਮਨ ਦੀ ਮਰਜ਼ੀ ਦਾ ਧਰਮ ਜਿਹੜਾ ਹੁੰਦਾ ਉਹ ਮਨ ਨੂੰ ਤਕੜਾ ਕਰੂਗਾ ਜਿੰਨਾ ਮਨ ਤਕੜਾ ਹੋਊਗਾ ਉਹਨਾਂ ਤਕੜਾ ਹੋ ਕੇ ਨਾਮ ਦਾ ਵਿਰੋਧ ਕਰੂਗਾ ਨਾਮ ਦਾ ਵਿਰੋਧ ਕਰਨਾ ਮਨ ਦਾ ਧਰਮ ਮੈਂ ਨਾ ਮੈਂ ਕੀ ਹੈ ਮੈਂ ਨਾਮ ਦਾ ਵਿਰੋਧ ਛੜੀ ਹੈ ਜੇ ਨਾਮ ਦਾ ਵਿਰੋਧ ਛੱਡਿਆ ਜਾਂਦਾ ਉਦੋਂ ਮੈਂ ਮਿਟ ਜਾਣੀ ਮਰ ਜਾਣਾ ਮਰ ਕੇ ਹੀ ਨਾਮ ਦਾ ਵਿਰੋਧ ਛੁੱਟਦਾ ਹੈ ਤੇ ਬਿਨਾ ਮਰੇ ਤੇ ਨਾਮ ਦਾ ਵਿਰੋਧ ਨਹੀਂ ਛੁੱਟਦਾ ਨਾਮ ਦਾ ਵਿਰੋਧ ਛੱਡਣ ਦਾ ਮਤਲਬ ਹੈ ਮਨ ਦਾ ਮਰ ਜਾਣਾ ਜਿੰਨਾ ਜਰ ਮਨ ਜਿਉਂਦਾ ਹੈ ਜਿੰਨਾ ਚਿਰ ਮਨ ਮਜ਼ਬੂਤ ਹੈ ਜਿਹੜੀ ਚੀਜ਼ ਨਾਲ ਮਨ ਮਜ਼ਬੂਤ ਹੁੰਦਾ ਨਾਮ ਦਾ ਵਿਰੋਧ ਕਰੂਗਾ ਆਪਣੇ ਬਾਣੇ ਚੱਲੂਗਾ ਆਪਣੇ ਬਾਣੇ ਚੱਲਣ ਦੀ ਅਸਲ ਆਪਣੇ ਬਾਣੇ ਦੂਜਿਆਂ ਨੂੰ ਚਲਾਊਗਾ ਆਪਣੇ ਬਾਣੇ ਚੱਲੂਗਾ ਦੂਜਿਆਂ ਨੂੰ ਵੀ ਆਪਣੇ ਬਾਣੇ ਚਲਾਉ ਦੀ ਕੋਸ਼ਿਸ਼ ਕਰੂਗਾ ਜੇ ਨਾ ਚਲਾ ਸਕੇ ਵੱਖਰੀ ਗੱਲ ਹੈ ਸਾਰੀ ਤਾਕਤੇ ਵਰਤੂਗਾ ਲੋਕ ਮੇਰੇ ਬਾਣੇ ਚੱਲਣ ਮੇਰੇ ਅਨਸਾਰ ਚੱਲਣ ਮੇਰੇ ਆਖੇ ਤੇ ਚੱਲਣ ਤੇ ਤੇ ਸ਼ਰੀਕ ਖੁਦਾ ਹੋ ਗਿਆ ਫਿਰ ਅਸਲ ਤੇ ਸ਼ਰੀਕ ਖੁਦਾ ਹੀ ਹੈ ਜੀਵ ਸ਼ਰੀਕ ਖੁਦਾ ਹੈ ਜਿਹਦੀਆਂ ਮਤਾਂ ਨੇ ਸ਼ਰੀਕ ਖੁਦਾ ਨੇ ਇਸੇ ਕਰਕੇ ਗੁਰੂ ਬਣਦੇ ਨੇ ਇਸੇ ਕਰਕੇ ਸੰਤ ਬਣਦੇ ਨੇ ਇਸੇ ਕਰਕੇ ਆਪਣੇ ਆਪ ਨੂੰ ਸਾਧ ਕਹਿੰਦੇ ਨੇ ਇਹ ਸਭ ਦਾ ਮਤਲਬ ਸ਼ਰੀਕ ਖੁਦਾ ਹੈ ਇਸੇ ਕਰਕੇ ਅਵਤਾਰ ਬਣਦੇ ਨੇ ਆਪਣੇ ਆਪ ਨੂੰ ਜਿਹੜੇ ਦੂਜੇ ਨੇ ਉਹ ਆਪਣੇ ਆਪ ਨੂੰ ਦਾਸ ਮੰਨਦੇ ਨੇ ਜਿਹੜੇ ਅਸਲੀ ਨੇ ਨਾ ਧਰਮ ਵਾਲੇ ਦਰਗਾਹ ਜਿਹੜਾ ਧਰਮ ਪ੍ਰਵਾਨ ਉਹ ਆਪਣੇ ਆਪ ਨੂੰ ਦਾਸ ਮੰਨਦੇ ਨੇ ਉਹ ਆਪਣੀ ਹੋਂਦ ਸੰਸਾਰ 'ਚ ਨਹੀਂ ਰੱਖਣਾ ਚਾਹੁੰਦੇ ਜਿਹਦੀ ਹੋਂਦ ਸੰਸਾਰ 'ਚ ਕਾਇਮ ਹੈ ਸੰਸਾਰ 'ਚ ਹਾਜ਼ਰ ਹੈ ਜਿਹੜਾ ਸੰਸਾਰ ਦੇ ਵਿੱਚ ਆਪਣੀ ਹੋਂਦ ਕਾਇਮ ਰੱਖਣੀ ਚਾਹੁੰਦਾ ਸੰਸਾਰ ਦੇ ਲੋਕ ਮੈਨੂੰ ਪੂਜਣ ਜਾਣਨ ਤਾਂ ਦੁਬਾਰਾ ਸੰਸਾਰ 'ਚ ਆਊਗਾ ਸੰਸਾਰ 'ਚ ਰਹੂਗਾ ਕਿ ਜਿਹੜੇ ਉਹਦਾ ਨਾਮ ਜਪਦੇ ਨੇ ਉਹਨਾਂ ਕੰਨੀ ਨਿਗਾਹ ਵੀ ਤੇ ਰੱਖਣੀ ਉਹਦੇ ਤਾਂ ਹੀ ਕਬਰਾਂ ਤੇ ਲੋਕ ਤੁਰੇ ਫਿਰਦੇ ਨੇ ਵੀ ਉਹ ਸਾਡੀ ਨਿਗਾਹ ਰੱਖਣਗੇ ਸਾਡੇ ਖਾਤਰ ਕੁਝ ਕਰਨਗੇ ਉਹ ਲੱਗਦਾ ਗੱਲਾਂ ਵੀ ਉਹ ਕਿਹੜੀ ਜੇਲ੍ਹ 'ਚ ਪਏ ਨੇ ਕਰ ਸਕਦੇ ਨੇ ਨਹੀਂ ਕਰ ਸਕਦੇ ਉਹ ਤਾਂ ਵੱਖਰੀ ਗੱਲ ਹੈ ਨਾ ਪਰ ਲੋਕ ਵੀ ਜਾਣਦੇ ਨੇ ਉਹ ਵੀ ਜਾਣਦੇ ਨੇ ਛੇ ਛੇ ਬਕਾਰ ਨੇ ਛੇਵਾਂ ਕੀ ਹੈ ਸਮਾਧੀ ਛੇਵਾਂ ਭਰਮ ਗੁਰਬਾਣੀ ਕਹਿੰਦੇ ਭਰਮੇ ਭੂਲਾ ਦਸਤਾ ਗੁਰਬਾਣੀ ਭਰਮ ਦਾ ਇਲਾਜ ਕਰ ਰਹੀ ਹੈ ਸਿਰਫ ਕਿਸੇ ਵਕਾਰ ਦਾ ਇਲਾਜ ਨਹੀਂ ਕਰ ਰਹੀ ਭਰਮ ਕੀ ਹੁੰਦਾ ਭਰਮ ਹੁੰਦਾ ਹਨੇਰਾ ਗਿਆਨ ਕੀ ਹੁੰਦਾ ਗਿਆਨ ਹੁੰਦੀ ਹੈ ਰੋਸ਼ਨੀ ਜਿੱਥੇ ਹਨੇਰਾ ਉੱਥੇ ਚਾਨਣ ਕਰ ਦੇਣਾ ਰੋਸ਼ਨੀ ਕਰ ਦੇਣਾ ਗਿਆਨ ਮਾਰਗ ਹੈ ਤੇਰੇ ਦਾ ਦੂਜਾ ਪਲਟ ਕੀ ਹੈ ਖਲਾਫ ਹਨੇਰੇ ਦੇ ਰੋਸ਼ਨੀ ਹੁੰਦੀ ਗੁਰਬਾਣੀ ਜਿੱਥੇ ਦੇਰਾ ਉੱਥੇ ਰੋਸ਼ਨੀ ਕਰ ਰਹੀ ਹੈ ਜਿਉਂ-ਜਿਉਂ ਰੋਸ਼ਨੀ ਹੋਊਗੀ ਸਾਰੇ ਬਕਾਰਾਂ ਨੂੰ ਹਨੇਰੇ 'ਚੋਂ ਖਰਾਕ ਮਿਲਦੀ ਹੈ ਜਿਵੇਂ ਧਰਤੀ 'ਚੋਂ ਖਰਾਕ ਮਿਲਦੀ ਹੈ ਨਾ ਬਨਸਪਤੀ ਨੂੰ ਸਾਰੀ ਨੂੰ ਜੇ ਧਰਤੀ ਨੂੰ ਫੂਕਦੀ ਏ ਜਲਦੀ ਏ ਖਰਾਕ ਮਿਲਦੇ ਹਟ ਜਾਂਦੀ ਹੈ ਇਹ ਜਿਹੜੀ ਜ਼ਮੀਨ ਹੈ ਇਹਨਾਂ ਦੀ ਢੇਰਾ ਗਿਆਨ ਦੀ ਪ੍ਰਚੰਡਤਾ ਨਾਲ ਜਲ ਜਾਂਦੀ ਹੈ ਸੜ ਰਹੀ ਹੈ ਪਰਦੇਸੀ ਕੇ ਘਾਕਰ ਹੈ ਕਿਉਂ ਦਸਣਾ ਗਿਆ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਗਿਆਨ ਦੀ ਪ੍ਰਚੰਡਤਾ ਨਾਲ ਸੇਖ ਨਾਲ ਭਰਮ ਜਲ ਜਾਂਦਾ ਜੇ ਗੁਰ ਗਿਆਨ ਘਟ ਬੜਿਆ ਨਾ ਬੜਿਆ ਜਿਵੇਂ ਅੱਗ ਬਲਦੀ ਹੈ ਤਾਂ ਭਰਮ ਦਾ ਨਾਸ ਹੋ ਜਾਂਦਾ ਜ਼ਮੀਨ ਦਾ ਵੀ ਨਾਸ ਹੋ ਜਾਂਦਾ ਹੈ ਜਿਹੜੀ ਚੱਲ ਜਾਂਦੀ ਹੈ ਕੁਝ ਨਹੀਂ ਪੈਦਾ ਹੁੰਦਾ ਵਿੱਚ ਕੁਝ ਨਹੀਂ ਪੈਦਾ ਹੁੰਦਾ ਕਾਬੂਸ ਜੇ ਸੜ ਜਾ ਭੱਠੇ ਦੀ ਜ਼ਮੀਨ ਹੁੰਦੀ ਹੈ ਸੜ ਜਾਂਦੀ ਹੈ ਮਿੱਟੀ ਕਾਬੂਸ ਨਹੀਂ ਪੈਦਾ ਹੁੰਦਾ ਇਹ ਜਿਹੜਾ ਹਿਰਦੇ ਵਿੱਚ ਕਾਬੂਸ ਪੈਦਾ ਹੁੰਦਾ ਸੀ ਨਾ ਗਿਆਨ ਦੀ ਪ੍ਰਚੰਡਤਾ ਦੇ ਨਾਲ ਉਹ ਜਿੰਨਾ ਜਰ ਭਰਮ ਸੀ ਮਿੱਟੀ ਵਧੀਆ ਸੀ ਉੱਥੇ ਪੈਦਾ ਹੁੰਦਾ ਸੀ ਸਭ ਕੁਝ ਉਹ ਮਿੱਟੀ ਉਸਾੜਤੀ ਗਿਆਨ ਪ੍ਰਚੰਡ ਨਾਲ ਉਹ ਪੈਦਾ ਨਹੀਂ ਹੁੰਦਾ ਹੁਣ ਕਾਬੂਦ ਨਹੀਂ ਪੈਦਾ ਹੁੰਦਾ ਖਰਪਤਵਾਰ ਹੁਣ ਗਿਆਨ ਦੀ ਪ੍ਰਚੰਡਤਾ ਵਾਲੀ ਜਗ੍ਹਾ ਨਾਮ ਪੈਦਾ ਉੱਥੇ ਹੁੰਦਾ ਨਾਮ ਉੱਥੇ ਪੈਦਾ ਹੁੰਦਾ ਨਾਮ ਚਾਨਣ 'ਚ ਪੈਦਾ ਹੁੰਦਾ ਹੈ ਬਕਾਰ ਨੇਰੇ 'ਚ ਪੈਦਾ ਹੁੰਦੇ ਨੇ ਗੁਣ ਚਾਨਣ 'ਚ ਪੈਦਾ ਹੁੰਦੇ ਨੇ ਬਕਾਰ ਨੇਰੇ 'ਚ ਪੈਦਾ ਹੁੰਦੇ ਨੇ ਇਹ ਹੈ ਗੁਰਮਤ ਇਹ ਗੁਰਮਤ ਦਾ ਪੂਰਾ ਰਸਤਾ ਸਿੱਧਾ ਸਮਝਿਆ ਹੋਇਆ ਰਸਤਾ ਹੈ ਇਹ ਸਮਝਿਆ ਹੋਇਆ ਰਸਤਾ ਇਸ ਕਰਕੇ ਗੁਰਬਾਣੀ ਮੰਨਦੀ ਹੈ ਗੁਰ ਪ੍ਰਸਾਦ ਕਾ ਗਿਆਨ ਦੀ ਕਿਰਪਾ ਨਾਲ ਪਰਮ ਦਾ ਨਾਸ ਹੋ ਜਾਣਾ ਪਰਮ ਦਾ ਨਾਸ ਹੋ ਗਿਆ ਸਭ ਕੁਝ ਨਾਸ ਹੋ ਗਿਆ ਕਰਮ ਕਾ ਨਾਸ ਹੋ ਗਿਆ ਬਾਕੀ ਨਾਸ ਕੁਝ ਕਰਨ ਦੀ ਲੋੜ ਨਹੀਂ ਬਾਕੀ ਗੁੱਸੇ ਦੇ ਨਾਸ ਕਰਨ ਦੀ ਲੋੜ ਨਹੀਂ ਗੁੱਸਾ ਨਹੀਂ ਛੱਡਣਾ ਬਿਲਕੁਲ ਵੀ ਗੁੱਸਾ ਚਾਹੀਦਾ ਗੁੱਸਾ ਬਗਾਰਾਂ ਦੇ ਖਿਲਾਫ ਭਜੋ ਇਥੋਂ ਦੌੜ ਜੋ ਮੁਰਦੇ ਭਗਤਾਂ ਤੋਂ ਨੇ ਬਗਾਰਾਂ ਭਜਦੇ ਇਹਨਾਂ ਘਰਾਂ ਦਾ ਡਾਂਗ ਚਾਹੀਦੀ ਹੈ ਮਨ ਖਾਤਰ ਵੀ ਡਾਂਗ ਚਾਹੀਦੀ ਹੈ ਡਰਦਾ ਚੁੱਪ ਕਰਦਾ ਉਹ ਨਹੀਂ ਚਾਹੀਦੀ ਉਹ ਚਾਹੀਦਾ ਹੀ ਚਾਹੀਦਾ ਬਕਾਰਾਂ ਦੇ ਖਿਲਾਫ ਗੁੱਸਾ ਆਪਣਾ ਦੇ ਖਿਲਾਫ ਗੁੱਸਾ ਲੋਭ ਮਾਂ ਕਰ ਝਾੜੇ ਅਪਮਾਨ ਕਰ ਝਾੜਿਓ ਜਿਹੜਾ ਇਹ ਲੋਭ ਨੂੰ ਝਾੜਿਆ ਨਹੀਂ ਜਾਂਦਾ ਅਪਮਾਨ ਨਹੀਂ ਕੀਤਾ ਜਾਂਦਾ ਇਹ ਲੋਭ ਵੱਧਦਾ ਫਿਰ ਨਹੀਂ ਘਰ ਵੜਦਾ ਅਗੇ ਇੱਕ ਵਾਰ ਅਪਮਾਨ ਕੀਤਾ ਹੋਇਆ ਅਪਮਾਨਤ ਕਰਨਾ ਪਊਗਾ ਲੋਭ ਨੂੰ ਜੇ ਗੁੱਸਾ ਹੋ ਤਾਂ ਹੀ ਅਪਮਾਨ ਕਰੋ ਕਿਸੇ ਦੀ ਬੇਇੱਜ਼ਤੀ ਕਰਦੀ ਸਾਰੀ ਹੈ ਜਿਹੜੇ ਗੁੱਸਾ ਨਾਲ ਬੇਇੱਜ਼ਤੀ ਹੁੰਦੀ ਹੋਣੀ ਕਿਸੇ ਦੀ ਇਹ ਜਿਹੜੇ ਮੁਰਦੇ ਭਗਤ ਨੇ ਉਹ ਛੱਡਦੇ ਹੋਣਗੇ ਅਸੀਂ ਨਹੀਂ ਛੱਡਣਾ ਸਿੱਖੀ ਮੁਰਦੇ ਭਗਤਾਂ ਦਾ ਨਹੀਂ ਹੈ ਭਗਤ ਮੁਰਦੇ ਨਹੀਂ ਹਨ ਜਦ ਭਗਤ ਪੂਰਾ ਸਹੀ ਹੋਇਆ ਨਾ ਸਿਰੇ ਪਹੁੰਚਿਆ ਫਿਰ ਕਹਿੰਦਾ ਗਗਨ ਮਾਮਾ ਬਾਜਿਆ ਪਰਿਆ ਨਿਸ਼ਾਨੇ ਕਹੋ ਉਹ ਤਾਂ ਹੋਰੇ ਕੁਝ ਕਹਿੰਦਾ ਖੇਤ ਜੋ ਮੰਡੇ ਸੂਰਮਾ ਆਪ ਜੂਝਣ ਕੋ ਦੋ ਕਹਿੰਦਾ ਜੰਗ ਦਾ ਸਵਾਦ ਹੁਣ ਉਹ ਜੰਗ ਲੜਨ ਦੀ ਗੱਲ ਕਰਦੀ ਹੈ ਕਰਦਾ ਉਹ ਕਹਿੰਦੇ ਨੇ ਭਗਤ ਗਊ ਦੇ ਜਾਏ ਹੁੰਦੇ ਨੇ ਇਹ ਨਹੀਂ ਕਹੂ ਦੇ ਜਾਇ ਹੁੰਦੇ ਆਓ ਇਹ ਤਾਂ ਸ਼ੇਰ ਹੁੰਦੇ ਨੇ ਗਊ ਦੇ ਜਾਇ ਨਹੀਂ ਹੁੰਦੇ ਗਊ ਦੇ ਜਾਇ ਹੁੰਦੇ ਨੇ ਦੂਏ ਜਿਹੜੇ ਗਊ ਮਾਤਾ ਵਾਲੇ ਨੇ ਜਿਹੜੇ ਗਊ ਨੂੰ ਮਾਤਾ ਮੰਨਦੇ ਨੇ ਗਊ ਦੇ ਜਾਇ ਉਹ ਨੇ ਜਿਹਨਾਂ ਦੀ ਗਊ ਮਾਤਾ ਨਾ ਉਹ ਗਊ ਦੇ ਜਾਇ ਨੇ ਇਹ ਨਹੀਂ ਗਊ ਦੇ ਜਾਇ ਹੈਗੇ ਗਊ ਪੂਤਾ ਨਿਰਤਨਾ ਜਿਹੜੇ ਗਊ ਪੂਤ ਹੁੰਦੇ ਨੇ ਨਿਰਤਨ ਹੁੰਦੇ ਨੇ ਨਾਮ ਦਾ ਨਹੀਂ ਉਹਨਾਂ ਹੁੰਦਾ ਉਹ ਪੂਤਾਂ ਦਾ ਨਿਰਤਨ ਮੰਨਿਆ ਵਾਲੀ ਪੱਤੀ ਚੱਕਰ ਜੋਏ ਫਿਰ ਗਊ ਪੂਤ ਹਮੇਸ਼ਾ ਨਿਰਤਨ ਹੁੰਦੇ ਨੇ ਗਿਆਨ ਨਹੀਂ ਹੁੰਦਾ ਉਹਨਾਂ ਕੋਲ ਨਾਮ ਨਹੀਂ ਹੁੰਦਾ ਉਹਨਾਂ ਉਹਨਾਂ ਉਹਦਾ ਕੋ ਗਿਆਨ ਹੁੰਦਾ ਦੂਆ ਉਹਦਾ ਹਰ ਵਕਤ ਇਸ ਗੰਗਾ ਨੂੰ ਗੰਦਲੀ ਕਰਨ ਵਾਲੇ ਨੇ ਉਹਨਾਂ ਦਾ ਸ਼ਿਵਜੀ ਜੜਾਂ ਜੜ ਜਾ ਕੇ ਰੱਖਦਾ ਇਹਨੂੰ ਵੀ ਥੱਲੇ ਲੋਕਾਂ ਨੂੰ ਪਤਾ ਨਾ ਲੱਗ ਜੇ ਜੋਗੀਆਂ ਨੇ ਜੜਾਂ ਜੜ ਜਾਈ ਹੋਈ ਸੀ ਲੋਕਾਂ ਨੂੰ ਜੜਾਂ ਦਿਖਾ ਕੇ ਚੇਲੇ ਬਣਾ ਲਿਆ ਰਾਜਾ ਨੂੰ ਗਿਆਨ ਨੂੰ ਜੜਾਂ ਜੜ ਜਾ ਲਿਆ ਜਿੱਦੀਆਂ ਬਣੀਆਂ ਜਟਾਂ ਉੱਡਾ ਬੜਾ ਸੰਤ ਰਾਜਾ ਦੇ ਕੰਨ ਪੜਾ ਲੇ ਫੜ ਤੇ ਮਿਲਿਆ ਕੁਛ ਨਹੀਂ ਰੋਵੇ ਰਾਜੇ ਕੰਨ ਪੜਾਏ ਦਾਦਰ ਮੰਗੇ ਪਖਿਆ ਜਾਏ ਰੋਂਦੇ ਕਰਦੇ ਤੇ ਪੱਲੇ ਕੁਝ ਨਹੀਂ ਸੀ ਜੋਗੀਆਂ ਦੇ ਤਾਰ ਹੁੰਦੇ ਸੀ ਦਿੱਤਾ ਉਹਨਾਂ ਨੂੰ ਕੀ ਕੁਝ ਵੀ ਨਹੀਂ ਇਹ ਸਾਰੇ ਹੋਏ ਵੈਗਰੂ ਵੈਗਰੂ ਵਾਲੇ ਹੋਏ ਜੋਗੀ ਹੋਏ ਇਹਨਾਂ ਦੇ ਪੱਲੇ ਕੁਝ ਨਹੀਂ ਹੁੰਦਾ ਹੈ ਹੀ ਨਹੀਂ ਪੱਲੇ ਹੁਣ ਤੇ ਗੁਰਬਾਣੀ ਪਾਣੀ ਬਣਦੀ ਹੈ ਇਸ ਗੱਲ ਇਹਦੇ ਵਿੱਚ ਵਿਚਾਰੇ ਆ ਗਏ ਪਹਿਲਾਂ ਡਿਸਕਸ ਕਰ ਲੈ ਮੁਸਲਮਾਨਾਂ ਸਭ ਸਰੀਅਤ ਉਹ ਵੀ ਕਰ ਲੈ ਸਾਰੇ ਡਿਸਕਸ ਕਰ ਲੈ ਤੇ ਸੱਚ ਹੈ ਲੋਕ ਬਚਾਉਣੇ ਨੇ ਜਿਹੜੇ ਅਜਾਏ ਹੋਣੇ ਨਾ ਜਿਨ੍ਹਾਂ ਦਾ ਜੀਵਨ ਲੋਕਾਂ ਦਾ ਖਰਾਬ ਕਰ ਰਿਹਾ ਭਲੇ ਆਦਮੀਆਂ ਦਾ ਗਾਹ ਜਿਹੜਾ ਹੋ ਗਿਆ ਹੋ ਗਿਆ ਜਿਹੜਾ ਨਹੀਂ ਗਾਹ ਨੂੰ ਤਾਂ ਨਾ ਹੋਵੇ ਨਾ ਉਹ ਭੋਲ ਖਰਾਬ ਹੋ ਜਾਂਦੇ ਨੇ ਨਹੀਂ ਪਤਾ ਹੁੰਦਾ ਹਾਂਜੀ ਹਮੇ ਇਹ ਜਾਤ ਹੈ ਹਮੇ ਕਰਮ ਕਮਾਏ ਹਮੇ ਇਹ ਜਾਤ ਹੈ ਹਮੇ ਦੀ ਕੀ ਜਾਤ ਹੈ ਕੀ ਪਛਾਣ ਹੈ ਹਮੇ ਦੀ ਜਾਤ ਪਛਾਣ ਦਾ ਨਾ ਘੋੜਾ ਇੱਕ ਜਾਤ ਅੱਡ ਪਛਾਣ ਹੈ ਆਦਮੀ ਇੱਕ ਜਾਤ ਹੈ ਉਹਦੀ ਪਛਾਣ ਅੱਡ ਹੈ ਆਦਮੀ ਨੂੰ ਘੋੜਾ ਨਹੀਂ ਕਹਿ ਸਕਦੇ ਘੋੜੇ ਨੂੰ ਆਦਮੀ ਨਹੀਂ ਕਹਿ ਸਕਦੇ ਹਾਥੀ ਜਾਤ ਵੱਖਰੀ ਹੈ ਉਹਦਾ ਪਛਾਣ ਹੈ ਆਤਮਾ ਕੋਈ ਹੈ ਜਾਹੇ ਉਹਦੇ ਚ ਪਰ ਹਾਥੀ ਦੀ ਯਾਰ ਆਦਮੀ ਦੀ ਯਾਰ ਘੋੜੇ ਦੀ ਅਡਵਾਡ ਪਛਾਣ ਜੇ ਲਫ਼ਜ਼ ਬੋਲਦੇ ਤਾਂ ਪਛਾਣ ਹਮੇ ਦੀ ਵੀ ਕੋਈ ਜਾਤ ਹੈ ਹਮੇ ਦੀ ਵੀ ਪਛਾਣ ਹੈ ਕੀ ਪਛਾਣ ਹਮੇ ਕਰਮ ਕਮਾਏ ਹਮੇ ਚ ਕਰਮ ਕਮਾਉਂਦਾ ਹਮੇ ਚ ਮਰਦਾ ਮੈਂ ਕੁਝ ਕਰਦਾ ਹਾਂ ਹੋਮੇ ਦੇ ਵਿੱਚ ਆਦਮੀ ਮੰਨਦਾ ਮੈਂ ਕੁਝ ਕਰਦਾ ਜੇ ਕਹਿੰਦਾ ਮੈਂ ਕੁਝ ਕਰਦਾ ਫਿਰ ਹੋਮੇ ਹੈ ਜੇ ਕਹਿੰਦਾ ਮੈਂ ਕਰਦਾ ਨਹੀਂ ਫਿਰ ਹੋਮੇ ਹੈ ਨਹੀਂ ਹਉਮੈ ਇਹੀ ਬੰਦਨਾ ਫਿਰ ਫਿਰ ਜੋਨੀ ਪਾਏ ਜਿਹੜਾ ਹੋਮੇ ਵਾਲਾ ਮੈਂ ਕਰਦਾ ਉਹਦਾ ਫਿਰ ਫਿਰ ਜੋਨੀ ਪਾਏ ਜਦ ਲਗ ਜਾਣਾ ਮੈਂ ਕੁਝ ਕਰਤਾ ਤਬ ਲਗਰ ਜੋਨ ਮੈਂ ਫਿਰਦਾ ਉਹ ਤੇ ਬੰਧਨ ਕੀ ਹੈ ਦੁਬਾਰਾ ਜਨਮ ਫਿਰ ਫਿਰ ਮਿਲਦਾ ਜਿੰਨਾ ਚਿਰ ਮੰਨਦਾ ਮੈਂ ਕੁਝ ਕਰਦਾ ਜਨਮ ਮਿਲਦਾ ਰਹੂਗਾ ਉਹ ਵੀ ਠੀਕ ਕਹਿੰਦੇ ਨੇ ਕਰਮ ਨਾਲ ਜਨਮ ਕਰੀਆ ਜਨਾ ਜੇ ਕਰਨਾ ਕਰਮ ਨਾਲ ਜਨਮ ਹੈ ਜਨਾ ਜਰ ਕਰਮ ਕਰੇਗਾ ਜਨਮ ਮਿਲੂਗਾ ਨਹੀਂ ਹਟ ਸਕਦਾ ਇਹ ਲੇਖਾ ਜਨਾ ਜੇ ਚੱਲੂਗਾ ਤੇਰਾ ਕਰਮਾਂ ਦਾ ਨਹੀਂ ਛਡਕਾਰਾ ਹੈ ਜਦੋਂ ਤੇ ਲੇਖਾ ਛੜਤਾ ਅਲੇਖੇ ਹੋ ਗਿਆ ਉਹਨਾਂ ਛਟਕਾਰਾ ਲੇਖਾ ਛਾੜ ਲੇਖਾ ਛੁੱਟਾ ਜਿੰਨਾ ਜਰ ਕਰਮ ਤੂੰ ਮੈਂ ਕਰਦਾ ਕਰੇ ਮੰਨੇਗਾ ਲੇਖਾ ਲਿਖੇਗਾ ਆਪਣਾ ਲੇਖਾ ਆਵੇ ਲੱਗਦਾ ਹੈ ਇਹਨੇ ਪੁੱਤ ਕਰਤੇ ਇਹਨੇ ਪਾਪ ਕਰਤੇ ਇਹਨੇ ਫੀਸ ਬਣਾਤੇ ਇਹਦੀ ਤਨਖਾਹ ਬਣ ਗਈ ਠੇਕੇ ਤੇ ਕੰਮ ਕਰਦੇ ਨੇ ਜਿਹੜੇ ਇਹਨਾਂ ਕੰਮ ਕਰਤਾ ਐਨੇ ਪੈਸੇ ਬਣ ਗਏ ਐਨੇ ਪੁੰਨ ਕਰਤੇ ਐਨੇ ਹਿੱਸੇਦਾਰੀ ਹੋ ਗਈ ਸੁਰਗ ਦੀ ਐਨੇ ਪਾਪ ਹੋ ਗਏ ਇਹਨਾਂ ਘਾਟਾ ਪੈ ਗਿਆ ਦੇਖਿਆ ਹੈ ਤਾਂ ਹਮੇ ਹੀ ਬੰਦਨਾ ਫਿਰ ਫਿਰ ਜੋਨੀ ਹਾਂਜੀ ਹਮੇ ਕਿੱਥੋਂ ਉਪਜੇ ਕਿਤ ਸੰਜਮ ਇਹ ਜਾਏ ਇਹਦਾ ਕਿੱਥੋਂ ਪੈਦਾ ਹੁੰਦੀ ਹੈ ਹਮੇ ਹਮੇ ਕਰਮ ਕਮਾਉ ਜੇ ਛਡਕਾਰਾ ਨਹੀਂ ਹੈ ਤੇ ਫਿਰ ਹੁਣ ਕਿਵੇਂ ਛਟਕਾਰਾ ਕਿਵੇਂ ਹੋ ਇਹਨੂੰ ਬੁੱਝੋ ਹਮੇ ਪੈਦਾ ਕਿਉਂ ਹੁੰਦੀ ਹੈ ਇਹਨੂੰ ਪੈਦਾ ਹੋਣੀ ਬੰਦ ਕਰੋ ਕੋਠੇ ਤੇ ਥੱਲੇ ਆਪਣੇ بارش ਦੇ ਵਿੱਚ ਕੋਈ ਗਲੀ ਪੈਂਦੀ ਹੈ ਤਾਂ ਉੱਪਰੋਂ ਬੰਦ ਕਰੋ ਜਾ ਕੇ ਗਲੀ ਨੂੰ ਉੱਪਰੋਂ ਬੰਦ ਕਰੋ ਜਿੱਥੋਂ ਆਉਂਦਾ ਪਾਣੀ ਇਧਰੋਂ ਆਪੇ ਬੰਦ ਹੋ ਜੂ ਨਹਿਰ ਹੀ ਪਾਣੀ ਆਉਂਦਾ ਜਿੱਥੋਂ ਆਉਂਦਾ ਖੁੱਲਾ ਉੱਥੋਂ ਬੰਦ ਕਰੋ ਨਹਿਰ ਦੇ ਵਿਚਾਲੇ ਨੱਕਾ ਮਾਰੀ ਜਾਂਦੇ ਨੇ ਵਿਚਾਲੇ ਨੱਕਾ ਮਾਰੋਗੇ ਨਹਿਰ ਦੇ ਉੱਤੇ ਤੁਸੀਂ ਛੱਡਿਓ ਪਾਣੀ ਵਿਚਾਲੇ ਨਹੀਂ ਪਾਣੀ ਬੰਦ ਕਰੀਦਾ ਜਿੱਥੋਂ ਨਹਿਰ 'ਚ ਪਾਣੀ ਪੈਂਦਾ ਨਾ ਉੱਥੋਂ ਬੰਦ ਕਰੋ ਜਿੱਥੋਂ ਪੈਦਾ ਹੁੰਦੀ ਹੈ ਉੱਥੇ ਹੀ ਬੰਦ ਕਰੋ ਬੁਰਾਈ ਨੂੰ ਉੱਥੋਂ ਰੋਕੋ ਜਿੱਥੇ ਪੈਦਾ ਹੋਈ ਜਿੱਥੋਂ ਬਿਮਾਰੀ ਪੈਦਾ ਹੋਈ ਹੈ ਉੱਥੇ ਰੋਕੋ ਹਉਮੈ ਕਿੱਥੋਂ ਉਪਜੈ ਹਉਮੈ ਕਿੱਥੋਂ ਉਪਜੈ ਪਹਿਲਾਂ ਜਾਣੋ ਪਹਿਲਾਂ ਹਉਮੈ ਇਹੋ ਹੁਕਮ ਹੈ ਫੇਰ ਕਿਵੇਂ ਜਾਊਗੀ ਇਹ ਬਾਅਦ ਚ ਸੋਚਿਓ ਇਲਾਜ ਪਿੱਛੋਂ ਕਰਿਓ ਪਹਿਲਾਂ ਇਹਨੂੰ ਲੱਭ ਲਓ ਵੀ ਇੱਥੋਂ ਪੈਦਾ ਹੋਈ ਹੈ ਇੱਥੋਂ ਪਾਣੀ ਨਿਕਲ ਲੱਗਿਆ ਇੱਧਰ ਜਾ ਕੇ ਪਾਖੜੇ ਡੈਮ ਦਾ ਪਾਣੀ ਦੂਏ ਪਾਸੇ ਡਿਗੜਿਆ ਹੋਵੇ ਪਹਾੜ ਦੇ ਉੱਥੇ ਨਹੀਂ ਬੰਦ ਹੁੰਦਾ ਸੀ ਜੋਰ ਲਾਈ ਜਾਓ ਚਾਹੇ ਪਿੱਛੋਂ ਬੰਦ ਕਰੋ ਜਾ ਕੇ ਜਦੋਂ ਲੀਕ ਹੋਣ ਲੱਗੇ ਇੱਧਰੋਂ ਬੰਦ ਕਰੋ ਕਿ ਦੇ ਸਾਈਡ ਤੇ ਨਿਕਲ ਜੂਗਾ ਜਾ ਕੇ ਉਹ ਤਾਂ ਉਧਰੋਂ ਹੀ ਬੰਦ ਹੋਊ ਜਿੱਧਰੋਂ ਪੈ ਰਿਹਾ ਪਾਣੀ ਮਾਇਆ ਤਾਂ ਅਸੀਂ ਸਭ ਕੁਝ ਠੀਕ ਕਰਦੇ ਆ ਪਤਾ ਸਾਨੂੰ ਵੀ ਇਧਰੋਂ ਪਾਣੀ ਨਹੀਂ ਬੰਦ ਹੋਣਾ ਐ ਹੋਣਾ ਇੱਧਰ ਆ ਗਏ ਸਮਝ ਨਹੀਂ ਗਈ ਕਿਉਂ ਇੱਧਰ ਪੂਰੀ ਅਕਲ ਅਸੀਂ ਇਸਤੇਮਾਲ ਨਹੀਂ ਕੀਤੀ ਇਸ ਮਾਰਗ ਚ ਆ ਕੇ ਅਸੀਂ ਅਕਲ ਦਾ ਪੂਰਾ ਇਸਤੇਮਾਲ ਨਹੀਂ ਕਰਨਾ ਇਹਦਾ ਮੈਂ ਮਾੜਾ ਮੋਟਾ ਕਰ ਲੈਂਦੇ ਆ ਵੀ ਚਲੋ ਇਹ ਤਾਂ ਕੰਮ ਵਧੂ ਜੇ ਇਹ ਕੋਈ ਧਰਮ ਨੂੰ ਕੋਈ ਬਹੁਤ ਸੀਰੀਅਸ ਨਹੀਂ ਸਮਝਿਆ ਹੋਇਆ ਕਾਫੀ ਸੀਰੀਅਸ ਹੈ ਬੰਦੂ ਜਿਹਾ ਸਮਝਿਆ ਜਾਂ ਫਿਰ ਜਿਨ੍ਹਾਂ ਨੇ ਸੀਰੀਅਸ ਨਹੀਂ ਸਮਝਿਆ ਉਹਨਾਂ ਨੂੰ ਉਪਦੇਸ਼ ਚੰਗਾ ਠੀਕ ਨਹੀਂ ਮਿਲਿਆ ਗਲਤ ਉਪਦੇਸ਼ ਮਿਲ ਗਿਆ ਜਦੋਂ ਠੀਕ ਮਿਲਿਆ ਫਿਰ ਠੀਕ ਵੀ ਤਾਂ ਸਮਝ ਆਈ ਫਿਰ ਉਨੀ ਬੁੱਧੀ ਵੀ ਚਾਹੀਦੀ ਹੈ ਬੁੱਧੀ ਦਾ ਲੈਵਲ ਵੀ ਚਾਹੀਦਾ ਕਈ ਕੁਝ ਹਾਂ ਹੋਵੇ ਹਉਮੈ ਕਿੱਥੋਂ ਕਿਹਾ ਜਾਂਦਾ ਹੈ ਹਉਮੈ ਕਰਮ ਕਮਾਏ ਹਉਮੈ ਦੀ ਪਛਾਣ ਕੀ ਹੈ ਪਛਾਣ ਇਹ ਹੈ ਕਿ ਆਦਮੀ ਮੰਨਦਾ ਮੈਂ ਕੁਝ ਕਰਦਾ ਬਸ ਹਉਮੈ ਕਰਮ ਕਮਾਏ ਹਉਮੈ ਹੀ ਬੰਦਨਾ ਉਹ ਜਿਹੜਾ ਕੰਮ ਕਰਦਾ ਮੰਨਦਾ ਹੈ ਉਹਦੀ ਸਜ਼ਾ ਕੀ ਹੈ ਬੰਦਨ ਕੀ ਹੈ ਬਿਲਕੁਲ ਜੁਲਮ ਫਿਰ ਫਿਰ ਜੁਲਮ ਸਜ਼ਾ ਸਜ਼ਾ ਕੋਈ ਨਹੀਂ ਹੈ ਇਹ ਮੰਨਦਾ ਮੈਂ ਕੁਝ ਕਰਦਾ ਭਰਮ ਹੈ ਨਾ ਜਿੰਨਾ ਜਿਹੜੇ ਨੂੰ ਭਰਮ ਹੈ ਮੈਂ ਕੁਝ ਕਰਦਾ ਭਰਮ ਦਾ ਇਲਾਜ ਕਰਕੇ ਆਉਣਾ ਗੱਲ ਭਰਮ ਤੇ ਹੀ ਖੜੀ ਹੈ ਫਿਰ ਵੀ ਭਰਮ ਦਾ ਹਨੇਰਾ ਕਾਲਦਾ ਮਨ ਕਾਲਾ ਹੈ ਭਰਮ ਨਾਲ ਕਾਲਾ ਮਨ ਮੈਂ ਕੁਝ ਕਰਦਾ ਜਿਹੜਾ ਮੰਨਦਾ ਇਹੀ ਭਰਮ ਇਹਦੇ ਨਾਲ ਕਾਲਾ ਹੋਇਆ ਹੈ ਜਿਹੜਾ ਜੇ ਕਾਲਾ ਕਲੰਕ ਨਾ ਦੇ ਆ ਹਾਂ ਹੋਵੇ ਕਿੱਥੋਂ ਉਪਜੈ ਕਿਤ ਸੰਜਮੇ ਜਾਏ ਹੋਵੇ ਇਹੋ ਹੁਕਮ ਹੈ ਪਈਏ ਕਰਤ ਫਰਾਏ ਹੋਵੇ ਇਹੋ ਹੁਕਮ ਹੈ ਪਈਏ ਕਰਤ ਫਰਾਏ ਹੁਕਮ ਤਾਂ ਹੋਵੇ ਨੂੰ ਹੈ ਹੈ ਵੀ ਭਾਈ ਜਨਮ ਲੈ ਔਰ ਕਰਤ ਕਰਦਾ ਤੁਰਿਆ ਫਿਰ ਪਈਆ ਕਰਤਾ ਨੱਚਾ ਸਭ ਕੋਏ ਹੋਵੇ ਦੀਰਘ ਰੋਗ ਹੈ दारू ਵੀ ਇਸਮਾਏ ਹੋਵੇ ਦੀਰਘ ਰੋਗ ਜ਼ਰੂਰ ਹੈ ਇਹ ਹੋਵੇ ਕਰਕੇ ਆਇਆ ਹੈ ਹੋਮ ਕਰਕੇ ਆਇਆ ਰੋਗ ਬਹੁਤ ਪੁਰਾਣਾ ਹੈ ਜੇ ਦਵਾਈ ਹੈ ਬਾਕੀ ਮਤਾਂ ਨੇ ਨੂੰ ਲਾਲ ਆ ਸਮਝ ਲੈ ਆ ਕਹਿਆ दारू ਪੀ ਇਸ ਹੈ ਬਾਕੀ ਮਤਾਂ ਅਨਸਾਰ ਲਾਲ ਆ ਜਾਏ ਕਿਉਂਕਿ ਜੋ ਵੀ ਕੁਝ ਬਾਕੀ ਮਤਾਂ ਨੇ ਕੀਤਾ ਹੈ ਜਪ ਤਪ ਦਾਨ ਪੁਰ ਜੋ ਕੁਝ ਕੀਤਾ ਹੈ ਉਹ ਸਾਰਾ ਇੱਕ ਸ਼ਬਦ ਹੈ ਨਾ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਭਜਨ ਜੰਦੋਂ ਸਾਦੇ ਪੰਜ ਜਨਾ ਸੰਸੰਦ ਨੇ ਗਿਓ ਅਦ ਕਾਹਮ ਬੁੱਧ ਬਾਦੇ ਪਿਆਰੇ ਇਨ ਵਿੱਚ ਤੜਨਾ ਜਾਏ ਮੈਂ ਕੀਏ ਕਰਮ ਹੋਰ ਵੀ ਨੇ ਕਰਮ ਕਰ ਲੈ ਨਹੀਂ ਘੜਾ ਛੁੱਟਿਆ ਹੋਵੇ ਤੇ ਹਾਰ ਪਰੋ ਸਵਾਮੀ ਕੇ ਦਾਰੇ ਦਵਾਰੇ ਦੀਜੈ ਬੁੱਧ ਬਵੇਕ ਬਵੇਕ ਬੁੱਧ ਬਿਨਾ ਭਰਮ ਦਾ ਨਾਸ ਨਹੀਂ ਹੋਣਾ ਬਵੇਕ ਬੁੱਧ ਤੇ ਬਿਨਾ ਭਰਮ ਦਾ ਨਾਸ ਨਹੀਂ ਹੋਣਾ ਵਿਵੇਕ ਬੁੱਧ ਨੂੰ ਮਾਇਆ ਦੀਦੀ ਉਹ ਨਹੀਂ ਹੁੰਦੀ ਵਿਵੇਕ ਬੁੱਧ ਨੂੰ ਮਾਇਆ ਨਹੀਂ ਦੀਦੀ ਕੋ ਮਾਇਆ ਦੀ ਲੋੜ ਨਹੀਂ ਮਾਇਆ ਦਾ ਵੀ ਤੇ ਆਇਆ ਲੰਘ ਜਾਂਦੀ ਹੈ ਜਿਵੇਂ ਉਹ ਐਕਸਰੇ ਦਾ ਕੈਮਰਾ ਨਾ ਵੀ ਜਾਂਦਾ ਬਸ ਇਹਨੂੰ ਕੀ ਦੀਦਾ ਇਹ ਤੇ ਦੀ ਆਤਮਾ ਆਤਮਾ ਦਾ ਸਵਾਲ ਕੁਛ ਇਹਨੂੰ ਦੀਦਾ ਇਹ ਨਹੀਂ ਹੈ ਮਾਇਆ ਦੀਦੀ ਹੋਣੀ ਆਤਮਾ ਦਾ ਸਵਾ ਕੁਝ ਨਹੀਂ ਜੇ ਜਿਵੇਂ ਸਾਡੀ ਐਸ ਅੱਖ ਨੂੰ ਮਾਇਆ ਤੋਂ ਬਿਨਾ ਕੁਝ ਨਹੀਂ ਦਿੰਦਾ ਦੀਦਾ ਨਹੀਂ ਉਹ ਅੰਦਰਲੀ ਅੱਖ ਨੂੰ ਨਾ ਆਤਮਾ ਤੋਂ ਬਿਨਾ ਕੁਝ ਨਹੀਂ ਦਿੰਦਾ ਉਹ ਮਾਇਆ ਦੀ ਦਿੰਦੀ ਇਹਨੂੰ ਇਹ ਦਿੰਦੀ ਉਹ ਦੇਖ ਸਕਦੀ ਹੈ ਜੇ ਚਾਹੁੰਦੀ ਹੋਵੇ ਦੇਖਣ ਨੂੰ ਬਾਕੀ ਵੀ ਪਰ ਉਹਨੂੰ ਲੋੜ ਨਹੀਂ ਮਾਇਆ ਦੇਖਣ ਦੀ ਉਹਨਾਂ ਦਾ ਆਤਮਾ ਦੀ ਹਾਲਤ ਦੇਖਣੀ ਹੈ ਦੀ ਹਾਲਤ ਕੀ ਹੈ ਬਿਨ ਬੋਲੇ ਸਭ ਕੁਝ ਜਾਣਦਾ ਉਹ ਤਾਂ ਆਤਮਾ ਨੂੰ ਦੇਖਦੀ ਹੈ ਨਾ ਵੀ ਕੀ ਕਰ ਰਹੀ ਹੈ ਕੀ ਨਹੀਂ ਕਰ ਰਹੀ ਜਿਹੜਾ ਤਾਂ ਆਤਮਾ ਤੇ ਰੱਖਣੀ ਹੈ ਮਾਇਆ ਦੇ ਕੀ ਨਿਗਾਹ ਇਹਨੂੰ ਕੀ ਲੋੜ ਹੈ ਕੀ ਚਾਹੁੰਦੀ ਹੈ ਕੀ ਕਰ ਕਰ ਰਹੀ ਆਤਮਾ ਦੇ ਬਿਨਾਂ ਉਹਨੂੰ ਲੋੜ ਨਹੀਂ ਕਿਸੇ ਚੀਜ਼ ਸਾਨੂੰ ਮਾਇਆ ਵਾਲੀ ਅੱਖ ਨੂੰ ਮਾਇਆ ਦੇਦੀ ਹੈ ਕਿਉਂਕਿ ਮਾਇਆ ਵਾਲੀ ਅੱਖ ਹੈ ਨਹੀਂ ਪਰ ਆਤਮਾ ਦੀ ਇਹ ਦੇਤਰੋ ਮੇਰੇਓ ਹਰ ਤੋਂ ਮੈਂ ਜੋ ਤਰੀ ਹਰ ਬਿਨਾ ਵਰਨਾ ਦੇਖੋ ਕੋਈ ਜੇ ਤੁਹਾਨੂੰ ਦੀਦਾ ਵੀ ਹੈ ਪਰ ਆਪਾਂ ਦੇਖਣਾ ਨਹੀਂ ਹੈ ਦੇਖ ਜੂਗਾ ਜੇ ਤੁਸੀਂ ਚਾਹੋਗੇ ਸਭ ਕੁਝ ਪਰ ਆਪਾਂ ਦੇਖ ਕੇ ਲੈਣਾ ਕੀ ਇਹ ਨਾ ਹੋਵੇ ਕਿਉਂ ਨਾ ਦੇਖ ਇਹ ਨਾ ਹੋਵੇ ਦੇਖੇ ਤੇ ਤੁਹਾਨੂੰ ਕੋਈ ਆਸਾ ਫੇਰ ਖੜੀ ਹੋ ਜਾਏ ਮਾਇਆ ਦੀ ਇੱਛਾ ਫਿਰ ਪੈਦਾ ਹੋ ਜਾ ਬਿਨ ਦੇਖੇ ਉਪਜੇ ਨਹੀਂ ਤਾਂ ਦੇਖਣਾ ਬੰਦ ਕੀਤਾ ਮਾਇਆ ਨੂੰ ਤਾਂ ਦੇਖਣਾ ਵੀ ਮਨਾ ਹੈ ਇਹ ਕਹਿੰਦੇ ਨੇ ਮਾਇਆ ਬਣਾ ਸਰਦਾ ਨਹੀਂ ਗੁਰਬਾਣੀ ਕਹਿੰਦੀ ਮਾਇਆ ਨੂੰ ਦੇਖਣਾ ਹੀ ਛੱਡੋ ਹਰ ਵਨਾਵਰ ਵਰਨਾ ਦੇਖੋ ਕੋਈ ਜੋ ਦੇਖੋਗੇ ਇੱਛਾ ਪੈਦਾ ਹੋ ਜੂਗੀ ਮਸਾਂ ਇਹ ਖੜਾ ਛੜਾਇਆ ਇੱਛਾ ਤੇ ਇੱਥੇ ਤੱਕ ਦੀ ਵਿਚਾਰ ਹੈਗੀ ਦੇਖੋ ਇਹ ਤਾਂ ਖਾਨਾ ਹੀ ਨਹੀਂ ਹੈ ਡਿਸਕਸ ਕਰਦੇ ਅਸੀਂ ਤਾਂ ਖਾਨਾ ਖੁੱਲੇ ਹੀ ਨਹੀਂ ਹੈ ਸਿੱਖਾਂ ਦਾ ਸਿੱਖਾਂ ਨੇ ਤਾਂ ਸਿੱਖੀ ਤਾਂ ਕੀਤੀ ਹੈ ਮਾਇਆ ਵਾਸਤੇ ਰਾਜ ਵਾਸਤੇ ਬਾਕੀ ਨਾਲ ਲੈਣਾ ਕੀ ਹੈ ਜੇ ਗੁਰੂ ਕਾਲ ਨੂੰ ਰਾਜ ਨਹੀਂ ਦਿੰਦਾ ਜਾਂ ਮਨਾ ਕਰਦਾ ਹੈ ਗੁਰੂ ਨੂੰ ਵੀ ਛੱਡ ਦੇਣਗੇ ਮੁੜੇ ਆਇਆ ਸੀ ਡੱਲਾ ਵਾਪਸ ਡੱਲਾ ਮੁੜ ਸੀ ਆਇਆ ਗਿਆ ਸੀ ਉਹ ਜਿਨ੍ਹਾਂ ਨੇ ਕਿਹਾ ਸੀ ਵੀ ਸਾਡੀ ਤਨਖਾਹ ਦੇ ਦੇ ਉਹ ਕੌਣ ਤੋਂ ਵੀ ਸਿੱਖੇ ਨੇ ਸਾਡੇ ਬੱਚੇ ਨੇ ਉਹਨਾਂ ਦੀ ਔਲਾਦ ਚੱਲਦੀ ਹੈ ਜੋ ਜਿਆਦਾ ਔਲਾਦ ਉਹ ਥੋੜੇ ਹੀ ਸੀ ਜਿਹੜੇ ਗੁਰੂ ਵਾਲੇ ਦੇ ਜਜ਼ਬੀ ਹੁਣ ਵੀ ਥੋੜੇ ਹੀ ਨੇ ਐਵੇਂ ਭਲੇਖਾ ਵੀ ਐਡੇ ਸਿੱਖਾਂ ਸੀ ਉਹਦਾ ਥੋੜੇ ਜਾਣ ਵੀ ਥੋੜੇ ਹੀ ਸੀ ਹੁਣ ਵੀ ਥੋੜੇ ਹੀ ਨੇ ਬਾਕੀ ਦਾ ਹੋਰ ਕੁਝ ਵਾਸਤੇ ਆਏ ਹੋਏ ਨੇ ਇਧਰ ਰਣਜੀਤ ਸਿੰਘ ਵੇਲੇ ਵੜ ਗਏ ਤੇ ਸਾਰੇ ਵੀ ਇਧਰ ਹੁਣ ਖਾਣ ਪੀਣ ਨੂੰ ਖੁੱਲਾ ਪਹਿਲਾਂ ਮੁਸਲਮਾਨਾਂ ਨਾਲ ਸੀ ਉਹਨਾਂ ਨਾਲ ਰਹੇ ਹੋਏ ਸੀ ਜਿਵੇਂ ਉਹ ਕਹਿੰਦੇ ਉਹ ਕਰਦੇ ਸੀ ਉਹਦਾ ਚੁਪਕੌਰ ਸਾਹਿਬ ਨੂੰ ਘੇਰਾ ਪਾਇਆ ਸੀ ਉਹਨਾਂ ਨੇ ਕਹੇ ਤੇ ਰਾਸ਼ਨ ਪਾਣੀ ਅਨੰਦਪੁਰ ਸਾਹਿਬ ਦਾ ਬੰਦ ਕੀਤਾ ਸੀ ਸਾਰੇ ਇੱਥੇ ਹੀ ਸੀਗੇ ਅਨੰਦਪੁਰ ਸਾਹਿਬ ਚ ਕਿੰਨੇ ਸੀ ਚਲੇ ਜਾਂਦੇ ਪਿੰਡਾਂ ਦੇ ਪਿੰਡ ਉੱਠ ਗਏ ਗਏ ਕਿਉਂ ਨਾ ਹੈ ਹੀ ਨਹੀਂ ਸੀ ਕੋਈ ਹਉਮੈ ਧੀਰ ਰੋਗ ਹੈ दारू ਪੀ ਸਮਾਏ ਮੈਂ ਦੀਰਘ ਰੋਗ ਹੈ दारू ਪੀ ਸਮਾਜ ਦਾ दारू ਕੰਮ ਕਰਦੀ ਹੈ ਲਾਲਾਜ ਨਹੀਂ ਹੈ ਕਹਿੰਦੇ ਨੇ ਦਵਾਈ ਦੇ ਵਿੱਚ ਹੀ ਹੈ ਕਿਸੇ ਬਿਮਾਰੀ ਦੀ ਦਵਾ ਹੁੰਦੀ ਹੈ ਦਵਾਰ ਬਿਮਾਰੀ ਆਪਾ ਵਿਰੋਧੀ ਚੀਜ਼ਾਂ ਹੁੰਦੀਆਂ ਇਹ दारू ਕੰਮ ਕਰਦੀ ਹੈ ਕੀ दारू ਕੰਮ ਕਰਦੀ ਹੈ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾ ਗੁਰ ਕਾ ਸ਼ਬਦ ਕੌਣ ਕਿਰਪਾ ਕਰੇ ਆਪਣੀ ਕਿਹਦੇ ਤੇ ਕਿਰਪਾ ਕਰੇ ਆਪਣੀ ਜਦ ਇੱਕ ਹੋ ਜਾਂਦਾ ਨਾ ਮਾਨਰ ਚਿੱਤ ਫਿਰ ਇਹਦੀ ਜਿਹੜੀ ਆਪਣੀ ਇਹਦੇ ਤੇ ਕਿਰਪਾ ਉਹ ਪਰਮੇਸ਼ਰ ਦੀ ਕਿਰਪਾ ਇੱਕੋ ਹੀ ਗੱਲ ਹੁੰਦੀ ਹੈ ਜਦ ਚਿੱਤਰ ਮਨ ਇੱਕ ਹੋ ਕੇ ਗੁਰਬਾਣੀ ਨੂੰ ਮੰਨਦਾ ਨਾ ਉਹ ਪਰਮੇਸ਼ਰ ਦੀ ਕਿਰਪਾ ਇਹਦੀ ਕਿਰਪਾ ਇੱਕੋ ਹੀ ਹੈ ਕਿ ਉਹਨੇ ਇਸੇ ਵਾਸਤੇ ਪਰਮੇਸ਼ਰ ਨੇ ਆ ਸ੍ਰਿਸ਼ਟੀ ਦੇ ਵਿੱਚ ਇਹਨੂੰ ਭੇਜਿਆ ਵੀ ਤੂੰ ਆਪਣੀ ਕਿਰਪਾ ਕਰਕੇ ਸੇ ਕੇ ਪੜ ਪੜਾਉਣ ਵਾਲੇ ਤਾਂ ਪੜਾਉਂਦੇ ਨੇ ਪੜਨ ਵਾਲਾ ਵੀ ਰਾਜੀ ਹੋ ਗਿਆ ਤੇ ਟੀਚਰ ਦੀ ਯੂਨੀਵਰਸਿਟੀ ਦੀ ਸਾਰਿਆਂ ਦੀ ਤਰ੍ਹਾਂ ਹੋ ਗਈ ਪੜਨ ਵਾਲੇ ਦੀ ਪੜਾਉਣ ਵਾਲੇ ਦੀ ਜਿਨ੍ਹਾਂ ਨੇ ਕਾਲਜ ਸਕੂਲ ਬਣਾਏ ਨੇ ਉਹਨਾਂ ਦੀ ਰਾਇ ਤਾਂ ਇੱਕੋ ਗਈ ਸਾਰਿਆਂ ਦੀ ਇਹਦੇ ਤੇ ਜਿਹੜੀ ਇਹਦੀ ਆਪਣੀ ਕਿਰਪਾ ਹੈ ਇੱਕ ਮਨ ਇੱਕ ਚਿੱਤ ਹੋ ਕੇ ਜਿਹੜਾ ਇਹਦੀ ਆਪਣੀ ਕਿਰਪਾ ਹੈ वही ਤਾਂ ਪਰਮੇਸ਼ਰ ਨਹੀਂ ਕਰਦਾ ਉਹ ਜਿਹੜੇ ਕੀ ਫਰਕ ਹੈ ਜਦ ਇੱਕ ਹੋ ਜਾਂਦਾ ਜਦ ਆਪ ਹੈ ਪ੍ਰਮਾਤਮਾ ਹੈ ਜਿੰਨੀ ਆਤਮ ਜਾਣਿਆ ਇੱਕ ਹੋਇਆ ਹੋਇਆ ਤਾਂ ਇਹ ਉਹਦੇ ਵਰਗਾ ਹੀ ਹੈ ਫਿਰ ਫਿਰ ਉਹ ਜਿਹੜੇ ਕੀ ਫਰਕ ਹੈ ਫਿਰ ਇਹਦੀ ਸੋਚ ਉਹਦੀ ਸੋਚ ਇੱਕ ਹੈ ਇਹਦੀ ਆਪਣੇ ਤੇ ਕਿਰਪਾ ਪਰਮੇਸ਼ਰ ਦੀ ਕਿਰਪਾ ਇੱਕੋ ਹੀ ਗੱਲ ਹੈ ਜੇ ਬੱਚਾ ਪੜਨਾ ਚਾਹੁੰਦਾ ਉਹਦਾ ਰੋਟੀ ਪਾਣੀ ਖਾਣਾ ਪੀਣਾ ਵੀ ਭੁੱਲ ਗਿਆ ਮਾਪੇ ਪੜਾਉਣਾ ਚਾਹੁੰਦੇ ਨੇ ਮਾਪੇ ਨੂੰ ਖੋਜਣਾ ਜਿੰਨਾ ਜ਼ਿਆਦਾ ਪੜਦਾ ਤੇ ਮਾਪੇ ਤਾਂ ਪਹਿਲੇ ਹੀ ਚਾਹੁੰਦੇ ਸੀ ਪੜੇ ਕੱਲ ਤਾਂ ਬੱਚਾ ਨਹੀਂ ਸੀ ਪੜਦਾ ਉਹ ਚਾਹੁੰਦਾ ਵੀ ਮੈਂ ਇੱਕ ਸਕਿੰਟ ਵੀ ਆਪਣਾ ਰੋਟੀ ਖਾਣ ਦਾ ਵੀ ਟਾਈਮ ਤੇ ਨਹੀਂ ਖਾਂਦਾ ਉਹਦੀ ਆਪਣੇ ਆਪ ਤੇ ਕਿਰਪਾ ਹੋਈ ਹੈ ਨਾ ਪਿਓ ਦਾ ਪਹਿਲਾਂ ਵੀ ਚਾਹੁੰਦੇ ਨੇ ਪਿਓ ਦੇ ਚਾਹੇ ਤਾਂ ਕੀ ਬਣਦਾ ਸਕੂਲ ਦੇ ਚਾਹੇ ਤਾਂ ਕੀ ਬਣਦਾ ਪ੍ਰਿੰਸੀਪਲ ਦੇ ਚਾਹੇ ਤਾਂ ਕੀ ਬਣਦਾ ਮੈਨੇਜਮੈਂਟ ਦੇ ਚਾਹੇ ਤਾਂ ਕੀ ਬਣਦਾ ਜੇ ਆਪ ਨਾ ਪੜਨਾ ਹੋਵੇ ਜੇ ਪੜਨ ਵਾਲਾ ਨਾ ਪੜਨਾ ਚਾਹੁੰਦਾ ਹੋਵੇ ਜਿੱਦਣੇ ਆਪਣੀ ਕਿਰਪਾ ਆਪਣੇ ਤੇ ਆਪ ਕਰੂ ਨਾ ਉਧਰ ਬਾਕੀਆਂ ਦੀ ਕਿਰਪਾ ਦਾ ਨਾਲੇ ਖੜੀ ਹੈ ਕਿਰਪਾ ਕਰੇ ਜੇ ਆਪਣੀ ਇਹ ਕਮਾਉਣਾ ਬੰਨੂ ਨਾ ਕਮਾਉਣਾ ਕੋ ਕਬੀਰ ਮਨ ਮੰਨਿਆ ਮਨ ਮੰਨਿਆ ਤਾਂ ਹਰ ਜਾਣਿਆ ਮਨੇ ਨਹੀਂ ਨਾ ਮੰਨਿਆ ਹੁਣ ਤੱਕ ਕਮਾਉਣ ਨੂੰ ਤਾਂ ਗੁਰ ਕਾ ਸ਼ਬਦ ਕਮਾਏ ਗੁਰ ਕਾ ਸ਼ਬਦ ਕੀ ਕਮਾਏ ਮੇਰੇ ਕਹੂ ਮੈਂ ਨਹੀਂ ਕੁਝ ਕਰਦਾ ਫਿਰ ਕਰਮ ਕਰਤ ਹੋਏ ਦੇ ਕੰਮ ਹੀ ਹੋਊਗਾ ਦੇਹੀ ਸਮਝਦਾ ਮੈਂ ਕਰਦਾ ਗੁਰ ਕਾ ਉਪਦੇਸ਼ ਕੀ ਹੈ ਵੀ ਤੂੰ ਕੁਝ ਨਹੀਂ ਕਰਦਾ ਇਹ ਤੇਰਾ ਭਲੇਖਾ ਹੈ ਹਾਂ ਤੇਰੀ ਸੋਚ ਤੇਰਾ ਕਰਮ ਹੈ ਫਿਰ ਉਹ ਗੁਰਮਤ ਨੂੰ ਮੰਨ ਕੇ ਕਰਮ ਤੋਂ ਵਿਸਤਾਇ ਨੂੰ ਕਰਮ ਵਿਸਰੂ ਕਰਮ ਦਾ ਭਰਮ ਦੂਰ ਹੋਊ ਕਰਮ ਤਾਂ ਮਨਾਇ ਦਾ ਭਰਮ ਹੈ ਗਿਆਨ ਪਿਆਤਾ ਕਰਮ ਹੈ ਗੁਰ ਕਾ ਸ਼ਬਦ ਸਮਝੂਗਾ ਗਿਆਨ ਹੋ ਜਾਊਗਾ ਕਰਮ ਦੀ ਜਿਹੜੀ ਹੈ ਨਾ ਭਰ ਭਰਮੇ ਨੂੰ ਕਰਮ ਦਾ ਭਰਮ ਹੈ ਉਹ ਦੂਰ ਹੋ ਜੂ ਭਰਮ ਨੂੰ ਕਰਮ ਦਾ ਕਰਦਾ ਹੈ ਹੁਣ ਵੀ ਨਹੀਂ ਕੁਝ ਕਰਿਆ ਨੇ ਪਿੱਛੇ ਵੀ ਨਹੀਂ ਕੁਝ ਭਰਮ ਨੂੰ ਕਰਦਾ ਇਹ ਭਰਮ ਚੋਂ ਹੋਵੇ ਪੈਦਾ ਹੋਈ ਆ ਮੈਂ ਕੁਝ ਕਰਦਾ ਕਿੱਥੋਂ ਪੈਦਾ ਹੋਇਆ ਹੋਵੇ ਕਿੱਥੋਂ ਪੈਦਾ ਮੈਂ ਕੁਝ ਕਰਦਾ ਹੀ ਤਾਂ ਹੋਵੇ ਪੈਦਾ ਕਿਉਂ ਹੋਇਆ ਭਰਮ ਚੋਂ ਕਿ ਇਹਨੂੰ ਦੀਦਾ ਆਪ ਕਰਦਾ ਦੀਦਾ ਪਿੱਛੇ ਕਰਾਉਣ ਵਾਲਾ ਦੀਦਾ ਪਿੱਛੇ ਨਹੀਂ ਦਿੰਦੇ ਡੋਰਾ ਕਿਹਦੇ ਹੱਥ 'ਚ ਨੇ ਸੁਣ ਲੈਂਦਾ ਡੋਰੀ ਹੱਥ ਮਾਰੇ ਪਰ ਤਾਂ ਗੌਰ ਨਹੀਂ ਕੀਤੀ ਗੁਰਕਾ ਸ਼ਬਦ ਕਮਾਇਆ ਨਹੀਂ ਕਮਾਇਆ ਪਰਖਿਆ ਨਹੀਂ ਕਮਾਉਣਾ ਕੀ ਹੁੰਦਾ ਗੁਰਬਾਣੀ ਦਾ ਗੁਰਬਾਣੀ ਨੂੰ ਪਰਖਣਾ ਆਪਣੇ ਆਪ ਨੂੰ ਕਸਵੱਟੀ ਤੇ ਲਾ ਕੇ ਦੇਖਣਾ ਗੁਰਬਾਣੀ ਦੇ ਵੀ ਦੇਖੀਏ ਵੀ ਸੱਚਿਓ ਉਹਦੇ ਕਰੇ ਤੇ ਹੁੰਦਾ ਹੈ ਮੇਰੇ ਕਰੇ ਤੇ ਹੁੰਦਾ ਪਰਖਦਾ ਰਹੇ ਕਿ ਕੰਮ ਨੂੰ ਆਪੇ ਪਤਾ ਲੱਗ ਵੀ 10 ਵੀ ਕੰਮ ਪਰਖੂਗਾ ਜਦ ਆਪੇ ਤਸੱਲੀ ਹੋ ਜੂਗੀ ਇਹਨੇ ਕੰਮ ਮੇਰੇ ਕਰੇ ਤੇ ਨਹੀਂ ਹੋਏ ਵੀ ਇਹਦਾ ਬਣਾ ਜਿਹੜੇ ਹੋਏ ਨੇ ਉਹਦੇ ਕਰੇ ਤੇ ਹੋਏ ਨੇ ਜਾਇ ਮਾਇਓ ਕੀਤੇ ਨੇ ਕਰਾਏ ਹੋਏ ਨੇ ਉਹ ਚਾਹੁੰਦਾ ਸੀ ਹੋ ਗਏ ਜਦ ਮੇਰੇ ਚਾਹਣ ਨਾਲ ਕੋਈ ਨਹੀਂ ਫਰਕ ਪੈਂਦਾ ਮੇਰੇ ਚਾਹਣ ਨਾਲ ਕੁਝ ਨਹੀਂ ਫਰਕ ਪੈਂਦਾ ਮੈਂ ਤਾਂ ਚਾਹਣਾ ਜੇ ਰਾਸ਼ਟਰਪਤੀ ਮੈਂ ਬਣ ਜਾ ਮੇਰਾ ਕੀ ਮੈਂ ਤਾਂ ਚਾਹਣਾ ਸਾਰੀ ਦੁਨੀਆ ਦਾ ਰਾਜਾ ਮੈਂ ਬਣ ਜਾ ਮੇਰੇ ਚਾਹਣ ਨਾਲ ਕੀ ਮੈਂ ਤਾਂ ਚਾਹਣਾ ਮੈਂ ਭਗਤ ਬਣ ਜਾ ਮੇਰੇ ਚਾਹਣ ਨਾਲ ਕੀ ਮੇਰੇ ਚਾਹਣ ਨਾਲ ਕੁਝ ਉਹ ਕੀ ਚਾਹੁੰਦਾ ਪਾਣਾ ਮੈਂ ਚਲਦਾ ਨਹੀਂ ਚਲਦਾ ਇਹ ਤਾਂ ਮੇਰੇ ਵਸ ਦੀ ਗੱਲ ਹੈ ਪਾਣੀ 'ਚ ਮੈਂ ਚਲਣਾ ਨਹੀਂ ਚਲਣਾ ਇਹ ਤਾਂ ਮੇਰੇ ਵਸ ਦੀ ਗੱਲ ਹੈ ਪਰ ਮਾਇਆ ਮੈਂ ਸਾਰੀ ਦੁਨੀਆ ਦੀ ਇਕੱਠੀ ਕਰ ਲੈ ਮੇਰੇ ਵਸ ਦੀ ਗੱਲ ਨਹੀਂ ਜਿਹੜੀ ਮੇਰੇ ਵਸ ਦੀ ਗੱਲ ਹੈ ਜਿਹੜੀ ਮੇਰੇ ਵਸ ਦੀ ਗੱਲ ਨਹੀਂ ਅਸਲ ਜਿਹੜਾ ਸੰਸਾਰ ਦੇ ਵਸ ਦੀ ਗੱਲ ਨਹੀਂ ਉਧਰ ਸੰਸਾਰ ਜ਼ਿਆਦਾ ਚੱਲ ਰਿਹਾ ਉਧਰੇ ਜ਼ਿਆਦਾ ਐਫਰਟ ਕਰ ਰਿਹਾ ਉਧਰੇ ਜ਼ਿਆਦਾ ਪੰਗੇ ਲੈ ਰਿਹਾ ਜਿਹੜਾ ਕੰਮ ਕਰਨ ਆਇਆ ਜਿਹੜਾ ਇਹਦੇ ਵਸਦੇ ਵਿੱਚ ਹੈ ਉਧਰ ਧਿਆਨ ਨਹੀਂ ਦੇ ਰਿਹਾ ਉਧਰ ਕਰੇ ਨਹੀਂ ਰਿਹਾ ਕੁਝ ਬਸ ਇੰਨਾ ਫਰਕ ਦੋ ਅਲੱਗ-ਅਲੱਗ ਇਹ ਸੈਕਟਰ ਨੇ ਕਰਮ ਦੇ ਕਰਮ ਦੇ ਸੈਕਟਰ ਅਲੱਗ-ਅਲੱਗ ਨੇ ਦੋ ਨੇ ਅਸੀਂ ਇੱਕ ਸਮਝਦੇ ਇੱਕ ਸੈਕਟਰ ਦੇ ਵਿੱਚ ਤੁਸੀਂ ਇੰਡੀਪੈਂਡੈਂਟ ਦਾ ਕੰਮ ਕਰਦੇ ਇੱਕ ਜਿਹੜੀ ਇੰਡੀਪੈਂਡੈਂਟ ਹੈ ਜੀ ਮਾਇਆ ਜੀ ਅਸੀਂ ਇੰਡੀਪੈਂਡੈਂਟ ਸੂਰਜ ਨਾਲ ਸਾਡੇ ਅਸੀਂ ਬਣਾਇਆ ਨਾ ਸਾਡੇ ਹੁਕਮ ਚੱਲਦਾ ਪੌੜ ਨਾ ਸਾਡੇ ਹੁਕਮ ਚੱਲਦੀ ਹੈ ਨਾ ਚੱਲੂਗੀ ਪਾਣੀ ਸਾਡੇ ਹੁਕਮ 'ਚ ਨਹੀਂ ਬਸੰਤਰ ਸਾਡੇ ਕੁਛ ਨਹੀਂ ਅਮੀਰ ਬਣਨਾ ਗਰੀਬ ਬਣਨਾ ਕੁਛ ਕਰਨਾ ਸਾਡੇ ਆ ਕੋਈ ਕੰਮ ਸਿੱਧਾ ਹੋ ਜਾਣਾ ਪੁੱਠਾ ਹੋ ਜਾਣਾ ਸਾਡੇ ਵਿੱਚ ਨਹੀਂ ਇਹ ਨਹੀਂ ਸਾਡੇ ਜਮਣਾ ਬਣਨਾ ਸਾਡੇ ਵਿੱਚ ਕੁਛ ਨਹੀਂ ਸਾਡੇ ਵਿੱਚ ਇੰਦਰ ਜ਼ਿਆਦਾ ਜ਼ੋਰ ਲਾਉਣਾ ਆਪਣੇ ਬਸ ਵਿੱਚ ਕਰਨਾ ਐਫਰਟ ਕਰੀ ਜਾਣਾ ਬਾਰ-ਬਾਰ ਇਹ ਕੋ ਅਕਲਮੰਦੀ ਦੀ ਗੱਲ ਨਹੀਂ ਇਹ ਉਹਦੇ ਤੇ ਛੱਡ ਦੇਣਾ ਚਾਹੀਦਾ ਗੁਰਬਾਣੀ ਕਹਿੰਦੀ ਜਿਹੜਾ ਕੰਮ ਕਰਨਾ ਅੱਗਾ ਸਵਾਲਣ ਵਾਸਤੇ ਤੂੰ ਆਇਆ ਉਧਰ ਸਾਰਾ ਹੀ ਸਰੰਜਾਮ ਲਾਗ ਜਲ ਤਰਨ ਕੇ ਇਹ ਕੰਮ ਕਰ ਇਹ ਕਦ ਨਹੀਂ ਕਰਦੇ ਕਰਦਾ ਪੂਰੀ ਤਾਕਤ ਲਾ ਦੇ ਪੂਰਾ ਇੱਕ ਇੱਕ ਸਕਿੰਟ ਲਾ ਦੇ ਸਰੰਜਾਮ ਲਾਗ ਜਲ ਤਰਨ ਕੇ ਜਲ ਤਰਨ ਵਾਸਤੇ ਪੂਰਾ ਧਿਆਨ ਦੇ ਜਨਮ ਬਿਰਥਾ ਯਾਤ ਰੰਗ ਮਾਇਆ ਮਾਇਆ ਦੇ ਨਾਲ ਤੂੰ ਖੇਡਦਾ ਮਾਇਆ ਦੀ ਖੇਡ ਇਹਦੇ ਨਾਲ ਤਾਂ ਜਨਮ ਰਸਾ ਜਾ ਰਿਹਾ ਸਿੱਖ ਮੁਕਤੀ ਦੇ ਦੋ ਕਰਦੇ ਨਾ ਦੋ ਪੱਖ ਇੱਕ ਮੁਕਤੀ ਦਿਖਾਏ ਨੇ ਸਰੰਜਾਮ ਲਾਗ ਭਵਜਲ ਤਣ ਕੇ ਇਹ ਤੂੰ ਕਰ ਸਕਦਾ ਇੱਥੇ ਤੂੰ ਇੰਡੀਪੈਂਡੈਂਟ ਹੈ ਜਨਮ ਬਿਰਥਾ ਯਾਦ ਰੱਬ ਮਾਇਆ ਕੇ ਉਹ ਕਰ ਨਹੀਂ ਸਕਦਾ ਬਿਰਥਾ ਹੈ ਟੱਕਰਾਂ ਨੇ ਮਾਰੀ ਜਾ ਉੱਤੇ ਟੱਕਰਾਂ ਹੀ ਦੇ ਹਾਂਜੀ ਨਾਨਕ ਕਹੇ ਸੁਣੋ ਜਨੋ ਇਹ ਤਾਂ ਸੰਜਮ ਦੁੱਖ ਜਾਏ ਨਾਨਕ ਕਹੇ ਸੁਣੋ ਜਨੋ ਇਹ ਤਾਂ ਸੰਜਮ ਸੰਜਮ ਦੁੱਖ ਜਾਏ ਕੀ ਸੰਜਮ ਦੁੱਖ ਜਾਏ ਗੁਰ ਕਾ ਸ਼ਬਦ ਕਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਇਹ ਗੱਲ ਰਲਟ ਸਾਰੀ ਬਾਣੀ ਦਾ ਸੀ ਸਿੱਖਾਂ ਵਾਸਤੇ ਕਿ ਗੁਰ ਕਾ ਸ਼ਬਦ ਕਮਾਓ ਗੁਰਬਾਣੀ ਨੂੰ ਕਮਾਓ ਗੁਰਬਾਣੀ ਨੂੰ ਆਪਣੇ ਆਪ ਨੂੰ ਗੁਰਬਾਣੀ ਦੀ ਤਸੱਟੀ ਤੇ ਲੱਕਸਵੱਟੀ ਦੇ ਲਾ ਕੇ ਦੇਖੋ ਹਰ ਵਕਤ ਇਹ ਕੰਮ ਅਸੀਂ ਛੱਡ ਦਿੱਤਾ ਮਾਇਆ ਦੀਆਂ ਖਾਤਰ ਗੁਰਦੁਆਰੇ ਜਾਂਦੇ ਆ ਹੋਰ ਹੋਰ ਕੰਮਾਂ ਵਾਸਤੇ ਗੁਰਦੁਆਰੇ ਜਾਂਦੇ ਆ ਹੋਮੇ ਦਾ ਨਾਸ ਕਰਨ ਵਾਸਤੇ ਨਹੀਂ ਜਾਂਦੇ ਹੋਮੇ ਵਧਾਉਣ ਵਾਸਤੇ ਜਾਂਦੇ ਮਾਇਆ ਦੇ ਜ਼ਿਆਦਾ ਹੋਣ ਨਾਲ ਹੋਮੇ ਵਧੂ ਰਤਵਾ ਵੱਡਾ ਹੋ ਸੰਸਾਰ ਜੋਵੇਂ ਵਧੂ ਸਾਡੀ ਤਰੱਕੀ ਹੋਊ ਤਾਂ ਹੋਵੇ ਵਧੂ ਅਸੀਂ ਤਾਂ ਉਮਰ ਨੂੰ ਵਧਾਉਣ ਵਾਸਤੇ ਕੁਰਬਾਨੀ ਦਾ ਇਸਤੇਮਾਲ ਕਰ ਰਹੇ ਹਾਂ ਇਹਨੂੰ ਕਹਿੰਦੇ ਨੇ ਪੈਰ ਕੋੜਾ ਮਾਰਿਆ ਗਾਫਲ ਆਪਣੇ ਹੱਥ ਇਹ ਤਾਂ ਪੈਰ ਕੋੜਾ ਹੋ ਕੀ ਨਾਲੇ ਤਪ ਕੀਤਾ ਨਾਲੇ ਬਾਣੀ ਪੜੀ ਨਾਲੇ ਕੋੜਾ ਮਾਰ ਲਿਆ ਉਲਟੀ ਦਵਾਈ ਖਾ ਲਈ ਜੇ ਨਾ ਰੋਗ ਵੱਧ ਗਿਆ Fine.